ਗੋਬਿੰਦ ਬਿਠਾਇਆ ਗੁਰ ਸ਼ਬਦ ਵਿਚਾਰ ਸਤਿਗੁਰ ਭੇਟਾ ਮੋਖ ਦਵਾਰ ਕਿਉਂਕਿ ਇਹਦਾ ਸਵਾਲ ਸੀ ਜਿਹੜੀ ਕਬੂਤਰ ਕਬੂਤਰ ਚ ਬਾਬਾ ਸੋਕਤ ਠਾਈ ਉਹਨੂੰ ਕਿਹੜੀ ਅਵਸਥਾ ਦੇ ਵਿੱਚ ਜਾ ਕੇ ਕਬੂਤਰ ਜਿਹੜੀ ਹੈ ਇਹਨੂੰ ਨਸ਼ਟ ਕੀਤਾ ਜਾ ਸਕਦਾ ਹੈ ਬੁੱਧ ਜਿਹੜੀ ਹੈਗੀ ਹੈ ਅਸਲ ਦੇ ਵਿੱਚ ਸੰਸਾਰ ਨੂੰ ਛੱਡਣ ਨਹੀਂ ਦਿੰਦੀ ਭਾਣਾ ਦੀ ਬਦਲ ਦਿੰਦੀ ਕਬੁੱਧ ਹਮੇਸ਼ਾ ਤਿੰਨ ਚੀਜ਼ਾਂ ਮਿਲਣਗੀਆਂ ਬੁੱਧ ਕਬੁੱਧ ਤੇ ਸੁਬੁੱਧ ਇਹ ਹੋ ਗਈਆਂ ਗਿਆਨ ਕੋ ਗਿਆਨ ਗਿਆਨ ਜਮਦੇ ਕੋਲ ਬੁੱਧ ਹੁੰਦੀ ਹੈ ਬੁੱਧ ਨਹੀਂ ਹੈ ਕਬੁੱਧ ਨਸ਼ਟ ਦਈ ਹੈ ਦੇਖੋ ਬੁੱਧ ਬਦਲ ਨਹੀਂ ਹੈ ਕਬੁੱਧ ਨਸ਼ਟ ਦਈ ਬਦਲ ਨਹੀਂ ਦੀ ਕਬੁੱਧ ਉਹ ਖਤਮ ਦਈ ਜਵਾਬ ਹੈ ਲਫ਼ਜ਼ ਦੇ ਵਾਸਤੇ ਖਾਜ ਵਿੱਚ ਚੱਪ ਜਵੇ ਨੂੰ ਖਤਮ ਕਰ ਦਵੇ ਕਬੂਤ ਬਿਠਾਇਆ <coughs> ਗੁਰ ਸ਼ਬਦ ਵਿੱਚ ਗੁਰ ਸ਼ਬਦ ਵਿੱਚ ਬੁੱਧੀ ਲੈ ਕੇ ਜਨਮਿਆ ਸੀ ਜਦੋਂ ਜਨਮ ਹੁੰਦਾ ਬੱਚੇ ਦਾ ਉਦੋਂ ਇਹਦੇ ਕੋਲ ਬੁੱਧ ਹੁੰਦੀ ਹੈ ਜਿਹੜੀ ਸੰਸਾਰ ਦੇ ਵਿੱਚ ਇਹਨੂੰ ਪੜਾਈ ਪੜਾਈ ਜਾਂਦੀ ਹੈ ਨਾ ਜਮਦੇ ਨੂੰ ਉਹ ਬੁੱਧੇ ਨੂੰ ਕਬੂਤ ਬਣਾ ਦਿੰਦੀ ਹੈ ਇਸੇ ਕਰਕੇ ਕਹਿ ਵੀ ਜੋ ਤੂੰ ਸੰਸਾਰ ਦੇ ਵਿੱਚ ਜਨਮ ਲੈ ਕੇ ਪੜ ਲਿਆ ਉਹਨੂੰ ਅਨਪੜਿਆ ਕਰਦੇ ਜਿਹੜੀ ਪੜ੍ਹਾਈ ਅਸੀਂ ਪੜ੍ਹਦੇ ਆ ਜਨਮ ਇੱਥੇ ਸੰਸਾਰ ਦੀ ਬੋਲੀ ਬੋਲਦੇ ਆ ਇਹਦੇ ਨਾਲ ਕਬੂਤ ਪੈਦਾ ਹੁੰਦੀ ਜਿੰਨੇ ਵਿਦਵਾਨ ਨੇ ਸਭ ਕਬੂਤ ਪੜ੍ਹਦੇ ਨੇ ਔਰ ਕਬੂਤ ਪੜਾਉਂਦੇ ਨੇ ਕਬੂਤ ਪੜ੍ਹੀ ਉਹਨਾਂ ਨੇ ਕਬੂਤ ਪੜਾ ਰਹੇ ਨੇ ਦੀ ਬੋਲੀ ਕਬੂਤ ਹੈ ਗੀਤਾ ਦੀ ਬੋਲੀ ਕਬੂਤ ਹੈ ਸਿਮਰਤੀਆਂ ਦੀ ਬੋਲੀ ਕਬੂਦ ਹੈ ਸਾਡੇ ਜਿੰਨੇ ਧਰਮ ਗ੍ਰੰਥ ਨੇ ਗੁਰਬਾਣੀ ਨੂੰ ਛੱਡ ਕੇ ਸਭ ਕਬੂਦ ਹੈ ਧਰਮ ਗ੍ਰੰਥ ਜਿਹੜੇ ਸਾਡੇ ਗ੍ਰੰਥ ਨੇ ਨਾ ਦੂਏ ਇਤਿਹਾਸ ਵਾਲੇ ਆ ਦੂਏ ਨਾਲ ਸੂਰਜ ਪ੍ਰਕਾਸ਼ ਵਗੈਰਾ ਪੰਥ ਪ੍ਰਕਾਸ਼ ਇਹ ਸਭ ਉਹ ਚ ਕਬੂਦ ਹੈ ਸਬੂਤ ਨਹੀਂ ਬੁੱਧ ਵੀ ਨਹੀਂ ਹੈ ਉੱਥੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਜੋਤ ਕੀ ਹੈ ਉੱਥੇ ਰਿਸ਼ਤੇ ਸ਼ਰੀਰੀ ਮਾਸੂਮ ਹੀ ਵਾਸ ਉਪਜਾ ਇਹ ਗੱਲ ਦਾ ਧਿਆਨ ਰੱਖਿਆ ਇਤਿਹਾਸ ਲਿਖਣ ਵੇਲੇ ਜੇ ਇਸ ਗੱਲ ਦਾ ਧਿਆਨ ਰੱਖਾਂਗੇ ਇਤਿਹਾਸ ਲਿਖਿਆ ਹੀ ਨਹੀਂ ਜਾਂਦਾ ਲਿਖਿਆ ਹੀ ਨਹੀਂ ਜਾ ਸਕਦਾ ਇਤਿਹਾਸ ਜਨਮ ਨੂੰ ਜਨਮ ਨਹੀਂ ਬੰਦੀ ਬਾਣੀ ਵਰਨ ਨੂੰ ਮਰਨ ਨਹੀਂ ਬੰਦੀ ਬਾਣੀ ਤੇ ਇਤਿਹਾਸ ਲਿਖੋਗੇ ਕਿਵੇਂ ਇੱਥੇ ਤਾਂ ਜਨਮ ਮਰਨ ਵੀ ਆਤਮਾ ਦੇ ਲੈਵਲ ਦਾ ਹੈ ਆਤਮਾ ਦੇ ਲੈਵਲ ਦਾ ਸੁੱਤੀ ਪਈ ਬੁੱਧ ਜਿਹੜੀ ਮਾੜੀ ਜੀ ਬੁੱਧ ਜਾਗਦੀ ਹੁੰਦੀ ਹੈ ਨਾ ਜਦੋਂ ਗਰਭ ਦੇ ਵਿੱਚ ਆ ਉਦੋਂ ਜਾਗਦੀ ਹੁੰਦੀ ਜਦੋਂ ਲਿਵ ਛੁੱਟ ਗਈ ਲਿਵ ਲੱਗਦੀ ਹੈ ਬੁੱਧ ਨਾਲ ਕਬੂਤਰੀ ਲਿਵ ਦੀ ਲੱਗਦੀ ਕ੍ਰੋਧ ਨਾਲ ਕੀ ਲੱਗਦੀ ਹੈ ਕ੍ਰੋਧ ਨਾਲ ਤ੍ਰਿਸ਼ਨਾ ਲੱਗਦੀ ਹੈ ਬੁੱਧ ਨਾਲ ਲੇਵ ਲੱਗਦੀ ਹੈ ਚਾਹੇ ਬੁੱਧ ਨੂੰ ਲਾ ਲੋ ਚਾਹੇ ਲਾ ਲੋ ਤ੍ਰਿਸ਼ਨਾ ਗੁਰੂ ਘਰ ਦੇ ਵਿੱਚ ਛੋਟੇ ਬੱਚੇ ਜਿਹੜੇ ਪੈਦਾ ਹੋਏ ਉਹ ਸਿੱਧੇ ਹੀ ਉਹਨਾਂ ਦੇ ਬੁੱਧ ਨਹੀਂ ਪੈਦਾ ਹੋਣ ਦਿੱਤੇ ਤੇ ਬੋਲੀ ਗੁਰਮੁਖੀ ਪਹਿਲਾਂ ਹੀ ਸੀ ਬਚਪਨ 'ਚ ਸਮਝਾਤਾ ਧਰੂ ਲਾਜ ਨੂੰ ਵੀ ਆ ਜਿਹੜੇ ਜਨਮਦਾਨ ਦੇਣ ਵਾਲੇ ਮਾਂ-ਬਾਪ ਨਹੀਂ ਹੁੰਦੇ ਵਕਤ ਬੰਦੇ ਹੋਏ ਮਾਂ-ਬਾਪ ਨੇ ਸਭ ਦਾ ਮਾਂ-ਬਾਪ ਇੱਕ ਹੈ ਉਹ ਤਾਂ ਹੋਰ ਹੈ ਉਸ ਨੂੰ ਅਸੀਂ ਪਰਮਾਤਮਾ ਕਹ ਲੋ ਉਸ ਨੂੰ ਅਸੀਂ ਕੋਈ ਖੁਦਾ ਕਹ ਲੋ ਉਸ ਨੂੰ ਅਸੀਂ ਗੋਡ ਕਹ ਲੋ ਸਾਡਾ ਸਾਰਿਆਂ ਦਾ ਸਬੰਧ ਉਹਦੇ ਨਾਲ ਹੈ ਇੱਥੇ ਤਾਂ ਅਸੀਂ ਆਏ ਹਾਂ ਇਹ ਸਮਝਣ ਇਹ ਬੰਦਣ ਹਾਲ ਤੇ ਅਸੀਂ ਮੰਨਿਆ ਨਹੀਂ ਗਏ ਉਹ ਕਬੁੱਧ ਜਿੰਨੀਆਂ ਦੁਰਮਤਾਂ ਨੇ ਉਹ ਕੀ ਪੜਾਉਂਦੀਆਂ ਨੇ ਸਾਨੂੰ ਕਬੁੱਧ ਜੋਗਿਆਂ ਕੋਲ ਵੀ ਕਬੁੱਧ ਹੈ ਜੋਗਿਆਂ ਨੇ ਮਹਿਸੂਸ ਕਰ ਲਿਆ ਵੀ ਸਾਡੀ ਬੁੱਧ ਕਬੁੱਧ ਹੈ ਫਿਰ ਇਹ ਕਿਹਾ ਸੀ ਕਬੁੱਧ ਤੋਂ ਮਿਟਾ ਕਬੁੱਧ ਜਵਾਬ ਹੈ ਸੋ ਕੇ ਦਿਖਾ ਕਬੁੱਧ ਦਾ ਕੀ ਇਲਾਜ ਹੈ ਕਿਵੇਂ ਕਬੂਤਰ ਨੂੰ ਕਿਵੇਂ ਖਾਈਏ ਅਸੀਂ ਕਬੂਤਰ ਨੂੰ ਕਿਵੇਂ ਖਤਮ ਕਰੀਏ ਆਪਣੇ ਅੰਦਰ ਕਬੂਦੀ ਮਿਟਾਏ ਕੋਈ ਸ਼ਬਦ ਵਿਚਾਰ ਜਵਾਬ ਦਿੱਤਾ ਕਹਿੰਦੇ ਜਿਹੜੀ ਆ ਸ਼ਬਦ ਵਿਚਾਰ ਹੈ ਨਾ ਇਹਦੇ ਨਾਲ ਕਬੂਤਰ ਦਾ ਹੀ ਇਲਾਜ ਹੈ ਅਜੋ ਕਬੂਤਰ ਨੇ ਬਦਲ ਕੇ ਬੁੱਧ ਬਣਨਾ ਪਹਿਲਾਂ ਪਹਿਲਾਂ ਤਾਂ ਮੰਨਣਾ ਹੈ ਵੀ ਮਾਂ-ਬਾਪ ਬਾਹਰਲੇ ਹੈ ਨਹੀਂ ਪਹਿਲਾਂ ਤਾਂ ਮੰਨਣਾ ਹੈ ਵੀ ਜਨਮ ਮਰਨ ਬਾਹਰਲਾ ਹੈ ਨਹੀਂ ਜੋ ਤਾਂ ਜਾਤ ਦਾ ਜਦੋਂ ਸਰੀਰ ਦਾ ਆਤਮਾ ਦਾ ਜਦੋਂ ਦੋਹਾਂ ਦਾ ਫਰਕ ਸਮਝ ਆ ਗਿਆ ਸਮਝੋ ਫਿਰ ਬੁੱਧ ਬਣ ਗਈ ਇਹ ਗਿਆਨ ਇਹਨੂੰ ਡਾਪਰ ਚ ਸੀਗਾ ਗਰਭ ਵਿੱਚ ਸੀਗਾ ਮੈਂ ਅਲੱਗਾ ਸਰੀਰ ਅਲੱਗ ਹੁਣ ਹੈ ਗਰਭ ਵਿੱਚ ਬੁੱਧ ਸੀ ਹੁਣ ਕਬੁੱਧ ਹੈ ਡਾਪਰ ਚ ਗਿਆਨ ਹੈਗਾ ਤਾਂ ਤੇ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਜਿਹੜੀ ਸੁਰਤ ਹੈ ਉਹੀ ਤਾਂ ਆਤਮਾ ਜਿਹੜੀ ਜੁੜੀ ਹੋਈ ਹੈ ਉਹੀ ਤਾਂ ਆਤਮਾ ਹੁਣ ਸਰੀਰ ਨਾਲ ਜੁੜ ਗਿਆ ਸਰੀਰ ਨਾਲ ਜੁੜ ਕੇ ਆਪਣਾ ਆਪ ਭੁੱਲ ਗਿਆ ਕਿਸੇ ਦੂਸਰੀ ਚੀਜ਼ ਨਾਲ ਜੁੜ ਕੇ ਆਪਣਾ ਆਪ ਭੁੱਲ ਜਾਈਦਾ ਉਹੀ ਗੱਲ ਜੋਗੀ ਕਰ ਰਹੇ ਨੇ ਤਾਂ ਵਾਲੀ ਦੁਆਪਰ ਵਾਲੀ ਜਿਵੇਂ ਦੁਆਪਰ ਚ ਭੁੱਲ ਗਿਆ ਨਾ ਆਪਣਾ ਆਪਾ ਇਹ ਫਿਰ ਸਰੀਰ ਚ ਇਹਨਾਂ ਧਿਆਨ ਘਟਦਾ ਸਰੀਰੇ ਬਣ ਗਿਆ ਸਾਹਮਣੇ ਆਬਜੈਕਟ ਰੱਖ ਕੇ ਜੇ ਉਹ ਧਿਆਨ ਧਾਰਾਂਗੇ ਤਾਂ ਉਹੀ ਬਣ ਜਾਗੇ ਜੋ ਕੁਝ ਆ ਜੇ ਪੱਥਰ ਆ ਤਾਂ ਪੱਥਰੇ ਹੋ ਜੂ ਬੁੱਧੀ ਹੀ ਹੋ ਜੂ ਬਾਹਰ ਮਾਇਆ ਹੈ ਮਾਇਆ ਨਾਲ ਜੁੜ ਕੇ ਤਾਂ ਮਾਇਆ ਰੂਪੇ ਬਣ ਜਾਗੇ ਅਸੀਂ ਇਹ ਮਾਇਆ ਰੂਪ ਬਣੇ ਹੋਏ ਅਸੀਂ ਮਾਇਆ ਰੂਪ ਬਣ ਜਾਣਾ ਜੜ ਚੇਤਨ ਤੋਂ ਜੜ ਬਣ ਜਾਣਾ ਕਬੁੱਧ ਚੇਤਨ ਜੜ ਬਣ ਗਿਆ ਪੂਜਾ ਕਰਦਾ ਹੈ ਜੜ ਦੀ ਆਪ ਹੈ ਚੇਤਨ ਪੱਥਰ ਦੀ ਪੂਜਾ ਕਰਦੇ ਕਰਦੇ ਜੀਆਂ ਨੂੰ ਘਾ ਕੇ ਨਿਰਜੀਓ ਪੂਜਦਾ ਪੱਤਾ ਤੋੜ ਕੇ ਮਾਰ ਕੇ ਪੱਤੇ ਨੂੰ ਫੁੱਲ ਨੂੰ ਕਤਲ ਕਰਕੇ ਮੂਰਤੀ ਦੇ ਚੜਾਉਂਦਾ ਪਾਤੀ ਤੋੜੈ ਮਾਲਣੀ ਪਾਤੀ ਪਾਤੀ ਜਿਉ ਜਿਸ ਪਾਣ ਕੋ ਪਾਤੀ ਤੋੜੈ ਸੋ ਪਾਹਨ ਨਿਰ ਜਿਉ ਸਰਜੀਓ ਕਾਟੇ ਨਿਰਜੀਓ ਪੂਜਨ ਪੂਜਨ ਜਿਹੜਾ ਸਰਜੀਓ ਨੂੰ ਕੱਟ ਕੇ ਨਿਰਜੀਓ ਨੂੰ ਪੂਜਦੇ ਨੇ ਅੰਤ ਪੜੇਗੋ ਭਾਰੀ ਜਿਹੜੇ ਫੁੱਲ ਕੱਟ ਕੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਅੰਤ ਪੜੇਗੋ ਭਾਰੀ ਉਹੀ ਗੱਲ ਮੂਰਤੀ ਹੋਇਆ ਹੋਰ ਕੁਝ ਨਹੀਂ ਇਹ ਵਿੱਚ ਕੀ ਹੈ ਉਹ ਸਮਝਣਾ ਇਸ ਕਰਕੇ ਇੱਜ਼ਤ ਕਰਨੀ ਦੇ ਵਿੱਚ ਕੀ ਹੈ ਫੁੱਲ ਚੜਾਉਣ ਦੀ ਲੋੜ ਨਹੀਂ ਹੈ ਕੜਾ ਪ੍ਰਸ਼ਾਦ ਨਹੀਂ ਖਾਣਾ ਜੇ ਐਨੀ ਅਕਲ ਨਹੀਂ ਸਾਨੂੰ ਫਿਰ ਅਸੀਂ ਹਿੰਦੂ ਹੀ ਹਾਂ ਫਿਰ ਕੋਈ ਫਰਕ ਨਹੀਂ ਉਹ ਮੂਰਤੀ ਦੇ ਪੱਥਰ ਦੇ ਮੂੰਹ ਨੂੰ ਲਾ ਦਿੰਦੇ ਤੇ ਭੋਗ ਅਸੀਂ ਇਹ ਸਮਝ ਰਹੇ ਨੇ ਵੀ ਇਹ ਹੁੰਦਾ ਇਹ ਸਮਝਣਾ ਵੀ ਇਹ ਹੁੰਦਾ ਮੰਨਣਾ ਵੀ ਇਹ ਹੁੰਦਾ ਇਹੀ ਬੇਵਕੂਫੀ ਹੈ ਇਹੀ ਕਬੂਤਰ ਇਹੀ ਇਹ ਕਬੂਤਰ ਹੋਰ ਕਬੂਤਰ ਕੀ ਹੈ ਮੰਨਦੇ ਕੀ ਆ ਸੀ ਜੋ ਇਹ ਕਹਿੰਦਾ ਉਹਦਾ ਮੰਨਦੇ ਨਹੀਂ ਜੋ ਇਹਨੇ ਕਿਹਾ ਉਹ ਮੰਨਿਆ ਨਹੀਂ ਇਹ ਕਬੂਤਰ ਜੋ ਸਾਨੂੰ ਚੰਗਾ ਲੱਗਦਾ ਉਹ ਮੰਨਦੇ ਆ ਇਹ ਕਬੂਤਰ ਜੇ ਸਾਨੂੰ ਪਾਣਾ ਚੰਗਾ ਲੱਗਦਾ ਤਾਂ ਉਹ ਮੰਨਦਿਆਂ ਜੇ ਚੰਗਾ ਨਹੀਂ ਲੱਗਦਾ ਜਿੱਥੋਂ ਉੱਥੋਂ ਨਹੀਂ ਬੋਲਦਾ ਜਿਹੜੀ ਗੱਲ ਸਾਡੇ ਹੱਕ ਦੀ ਹੈ ਚੰਗੀ ਲੱਗਦੀ ਹੈ ਸਾਨੂੰ ਮੰਨਦੇ ਆ ਜਿਹੜੀ ਨਹੀਂ ਚੰਗੀ ਲੱਗਦੀ ਨਹੀਂ ਬੋਲਦੇ ਤੇ ਕਬੂਤਰ ਹੈ ਇਹ ਤਾਂ ਬੁੱਧ ਵੀ ਨਹੀਂ ਹੈ ਸੁਬੁੱਧ ਤਾਂ ਕਹਾਂ ਦੀ ਗੱਲ ਹੈ ਇਹ ਆ ਬੁੱਧੀਹੀਨਤਾ ਬੁੱਧੀਹੀਨਤਾ ਨੂੰ ਕਬੂਤ ਕਹਿੰਦੇ ਨੇ ਪੁੱਠੇ ਪਾਸੇ ਲਾਉਣ ਵਾਲੀ ਬੁੱਧੀ ਪੁੱਠੇ ਪਾਸੇ ਲਾਉਣ ਵਾਲੀ ਬੁੱਧੀ ਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰੂ ਭੇਟੈ ਮੋਖ ਦੁਆਰ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਗੁਰਬਾਣੀ ਦੀ ਜਿਹੜੀ ਸਿੱਖਿਆ ਇਹਨੂੰ ਵਿਚਾਰੇ ਤੇ ਬਿਨਾਂ ਕਬੂਤੀ ਨਹੀਂ ਮਿਟਣੀ ਗੁਰ ਸ਼ਬਦ ਵਿਚਾਰ ਸਤਿਗੁਰੂ ਭੇਟੈ ਮੋਖ ਦੁਆਰ ਆਤਮਾ ਦੀ ਆਵਾਜ਼ ਨਾਲ ਜੁੜੋ ਅੰਤਰਾਤਮਾ ਦੇ ਪੁੱਛੋ ਵੀ ਅਸੀਂ ਠੀਕ ਕਰ ਰਹੇ ਹਾਂ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਨ ਹੈ ਜੇ ਜਾਨ ਹੈ ਜਿੰਦਾ ਕਿਵੇਂ ਲਾ ਕੇ ਚਲੇ ਜਾਂਦੇ ਹੋ ਜੇ ਭੁੱਖ ਲੱਗਦੀ ਹੈ ਲੱਗੇ ਜੇ ਕੁਝ ਖਾਵੇ ਤਾਂ ਭੁੱਖ ਵੀ ਲੱਗੇ ਪਿਆਸ ਵੀ ਲੱਗੇ ਹਾਕ ਵੀ ਮਾਰੇ ਵੀ ਪਾਣੀ ਲਿਆਓ ਮੈਨੂੰ ਹੋਰ ਸਭ ਕੁਝ ਏਸੀ ਲਾਉਣੇ ਨਾਲ ਹੋਵੇਗਾ ਤਾਂ ਨਹੀਂ ਰੋਜ਼ ਰਲਾਓ ਵੀ ਫਿਰ ਆਪ ਚਾਰ ਚਾਰ ਵਾਰ ਨਾ ਹੋਣੇ ਸਭ ਕਬੂਦਾ ਇਹ ਗੁਰੂ ਕੀ ਲਿਖਿਆ ਤਾਂ ਹੀ ਪੋਥੀ ਲਿਖਿਆ ਸੀ ਗੁਰੂਆਂ ਨੂੰ ਪਤਾ ਜੇ ਗੁਰੂ ਲਿਖ ਦਿੰਦੇ ਤਾਂ ਆ ਕੰਮ ਸ਼ੁਰੂ ਕਰ ਲੈਣਾ ਸੀ ਇਹਨਾਂ ਨੇ ਉਹ ਗੁਰੂ ਤਾਂ ਨਹੀਂ ਸੀ ਲਿਖਿਆ ਇਹਨਾਂ ਨੇ ਆਪ ਲਿਖ ਲਿਆ ਲਿਖਿਆ ਤਾਂ ਖੈਰ ਮਜਬੂਰੀ ਨੂੰ ਸੀ ਪਰ ਉਦੋਂ ਵੀ ਨਹੀਂ ਸੀ ਲਿਖਣਾ ਚਾਹੀਦਾ ਕੋਈ ਮਜਬੂਰੀ ਨਹੀਂ ਸੀ ਗੁਰਬਾਣੀ ਦੀ ਵਿਆਖਿਆ ਕਰਕੇ ਸੁਣਾਈ ਜਾਂਦੇ ਲੋਕਾਂ ਨੂੰ ਫਿਰ ਕਿਹੜਾ ਸਿੱਖ ਸਿੱਖ ਰਹਿ ਗਏ ਉਹ ਜਿਨ੍ਹਾਂ ਖਾਤਰ ਲਿਖਿਆ ਸੀਗਾ ਉਹ ਕਿਹੜਾ ਸਿੱਖ ਰਹੇ ਨੇ ਉਹ ਤਾਂ ਸਾਰੇ ਵਿਰੁੱਧ ਹੋ ਗਏ ਸੀ ਉੱਥੇ ਫਿਰ ਉਹਨੇ ਰਾਜ ਕਰੇਗਾ ਖਾਲਸਾ ਕਰ ਲਿਆ ਰਾਜ ਕਰੇਗਾ ਖਾਲਸਾ ਦਾ ਵਿਰੋਧ ਕਰਦੇ ਸਵਾਦ ਦੀ ਗੱਲ ਜਦ ਸੀ ਉਹਦਾ ਨਹੀਂ ਵਿਰੋਧ ਕਰ ਸਕਦੇ ਬਹੁਤਾ ਹੀ ਵਿਰੋਧ ਕਰ ਲਿਆ ਵੀ ਜਿਹੜਾ ਭਾਈ ਖਾਲਸਾ ਦਾ ਰਾਜ ਕਰਦਾ ਅਵਨਾਸ਼ੀ ਉਹ ਕਹਿੰਦੇ ਅਸੀਂ ਵੀ ਅਵਨਾਸ਼ੀ ਉਹ ਕਹਿੰਦੇ ਕਰੇਗਾ ਪਰ ਕਰਿਆ ਦਾ ਦੂਆ ਜਦ ਦੂਆ ਕਰਨ ਲੱਗੇ ਰਾਜ ਫਿਰ ਕਹਿੰਦੇ ਵੜਨ ਲਾ ਦੇ ਬਾਣਾ ਲਾ ਰਾਜ ਕਰ ਲੈਣਾ ਫਿਰ ਇਹਨਾਂ ਨਾਲ ਸਹਿਮਤੀ ਕਿ ਕੀਤੀ ਖਾਲਸਾ ਅੱਡ ਹੋ ਜਾਣਾ ਚਾਹੀਦਾ ਸੀ ਉਦੋਂ ਦੋਨਾਂ ਸਾਡੀ ਕੋਈ ਸਹਿਮਤੀ ਜਿਵੇਂ ਹੁਣ ਰਾਜ ਰਾਜ ਦਾ ਵਿਰੋਧ ਬਾਝ ਕੀਤਾ ਹੈ ਜਿਵੇਂ ਰਾਜ ਦਾ ਵਿਰੋਧ ਬਾਝ ਕੀਤਾ ਜਦੋਂ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਨਾਲ ਲੜੀ ਫਿਰ ਖਾਲਸੇ ਨੇ ਵਿਰੋਧ ਕੀਤਾ ਰਾਜ ਦਾ ਹੁਣ ਰਾਜ ਵਾਲਿਆਂ ਦਾ ਵਿਰੋਧ ਤਾਂ ਨਾਮਧਾਰੀਏ ਵਿਰੋਧ ਨਹੀਂ ਸੀ ਕਰਦੇ ਤਾਂ ਅੱਡ ਹੋਏ ਜੇ ਨਾਮ ਧਾਰਿਆ ਵਿਰੋਧ ਨਹੀਂ ਕੀਤਾ ਰਿਹਾ ਵੀ ਪੱਲੇ ਕੁਝ ਨਹੀਂ ਫਿਰ ਰਹੀ ਪੱਲੇ ਬਾਣਾ ਨਹੀਂ ਰਿਹਾ ਬਾਣੀ ਨਹੀਂ ਰਹੀ ਕੁਝ ਨਹੀਂ ਰਿਹਾ ਲਾਈਨਾਂ ਛੱਡ ਗਏ ਸਾਰੀ ਮਾਇਆ ਧਾਰੀ ਹੋ ਗਏ ਸਤਿਗੁਰੂ ਭੇਟਾ ਮੋਖ ਦਵਾਰ ਗੁਰਬਾਣੀ ਦੇ ਵਿਚਾਰ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਮੈਂ ਕਹਿੰਦਾ ਚਲੋ ਗੁਰੂ ਮੰਨੋ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਕਿਹਾ ਹੋਇਆ ਗਿਆ ਬਾਣੀ ਨੂੰ ਗੁਰੂ ਮੰਨੋ ਤੁਸੀਂ ਪਰ ਬਾਣੀ ਨੂੰ ਮੰਨੋ ਅੱਖਰਾਂ ਨੂੰ ਨਾ ਮੰਨੋ ਇਹ ਅੱਖਰ ਨੇ ਬਾਣੀ ਕੰਨਾਂ ਦਾ ਵਿਸ਼ਾ ਹੈ ਬਾਣੀ ਕੰਨ ਸੁਣ ਸਕਦੇ ਨੇ ਅੱਖਰ ਦੇਖ ਨਹੀਂ ਸਕਦੀ ਬਾਣੀ ਇਹ ਫਰਕ ਹੈ ਬਾਣੀ ਕੰਨ ਸੁਣ ਸਕਦੇ ਨੇ ਅੱਖਰ ਦੇਖ ਨਹੀਂ ਸਕਦੀ ਬਾਣੀ ਜੋ ਕੰਨਾਂ ਨੂੰ ਕੀ ਸੁਣਦੀ ਹੈ ਤੁਹਾਨੂੰ ਉਹ ਬਾਣੀ ਅੱਖਾਂ ਨੂੰ ਜੋ ਦੀਦਾ ਅੱਖਰ ਬਾਣੀ ਦਾ ਆਖਰੀ ਰੂਪ ਨੇ ਉਹ ਉਹ ਗਿਆਨ ਗੁਰੂ ਦਾ ਆਖਰੀ ਰੂਪ ਨੇ ਉਹ ਜਿਹੜਾ ਹੈ ਜਪਜੀ ਸਾਹਿਬ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਗਿਆਨ ਦੇ ਜਿੰਨੇ ਗੀਤ ਗੁਣ ਗਾਏ ਨੇ ਅਖਰਾਂ ਰੂਪ ਦੇਤਾ ਅਖਰੀ ਲਿਖਣ ਜੋ ਲਿਖਦਾ ਉਹ ਤਾਂ ਅਖਰ ਬੋਲੇ ਉਹਨਾਂ ਨੂੰ ਅਖਰ ਬਣਿਓ ਜੋ ਲਿਖਦਾ ਹੋ ਉਹਨੂੰ ਅੱਖਰ ਮੰਨਿਓ ਉਹਨੂੰ ਬਾਣੀ ਨਾ ਮੰਨ ਲਿਓ ਅੱਖਰ ਹੀ ਲਿਖਣ ਬੋਲਣ ਬਾਣ ਜਾਂ ਬੋਲੋਗੇ ਬਾਣੀ ਜਦ ਬਣਨੀ ਹੈ ਪਹਿਲਾਂ ਨਾ ਬਾਣੀ ਮੰਨ ਲਿਓ ਅਸੀਂ ਪਹਿਲਾਂ ਬਾਣੀ ਬਦਲੀ ਲਈ ਆ ਨਹੀਂ ਦੇਖਿਆ ਵੀ ਕੀ ਲਿਖਿਆ ਹੈ ਸਾਡੇ ਕੋਲ ਗਰਾਊਂਡ ਜਿਹੜੀ ਹੈ ਗੁਰੂ ਬਾਣੀ ਗਰਾਊਂਡ ਹੈ ਬਾਣੀ ਆ ਗੁਰਬਾਣੀ ਗਰਾਊਂਡ ਹੈ ਇਹ ਕਹਿਣਾ ਕੋਈ ਸੌਖੀ ਗੱਲ ਨਹੀਂ ਹੈ ਵੀ ਗੁਰੂ ਨਹੀਂ ਹੈ ਅੱਖਰ ਨੇ ਕਹਿੰਦੇ ਗੁਰੂ ਗਿਆ ਨੇ ਜੋ ਇਹ ਕਹਾਉਂਦਾ ਉਹ ਕਹਿੰਦੇ ਜੋ ਇਹ ਅਸੀਂ ਵਿਚਾਰਿਆ ਗੁਰ ਸ਼ਬਦ ਵਿਚਾਰ ਸਿੱਖਾਂ ਕੋਲ ਕਬੁੱਧ ਹੈ ਇਹਨੂੰ ਬਾਣੀ ਮੰਨਣਾ ਕਬੁੱਧ ਹੈ ਅੱਖਰ ਮੰਨਣਾ ਸੁਬੁੱਧ ਅੱਖਰ ਮੰਨਣਾ ਬੁੱਧ ਸੁਬੁੱਧ ਤਾਂ ਕਹਾ ਆਉਗੀ ਬੁੱਧ ਬਦਲੇ ਅੱਖਰ ਮੰਨਣਾ ਸੁਬੁੱਧ ਜੋ ਗੱਲ ਕਹੀ ਗੁਰੂ ਨੇ ਮੰਨ ਲਈ ਹੋਈ ਇਹ ਤਾਂ ਹੋਗੀ ਬੁੱਧ ਜੇ ਕਹਾ ਕੁਝ ਮੰਨ ਲਈ ਪੁੱਠੀ ਫਿਰ ਹੋਗੀ ਕਬੁੱਧ ਜੇ ਮੰਨਦੇ ਚਲੇ ਗਏ ਮੰਨਦੇ ਚਲੇ ਗਏ ਮੰਨਦੇ ਚਲੇ ਗਏ ਮੰਨਦੇ ਚਲੇ ਗਏ ਮੰਨਾ ਪਾਵੇ ਮੋਖ ਦੁਆਰ ਮੁਕਤੀ ਦੇ ਦੁਆਰ ਤੱਕ ਪਹੁੰਚ ਜਾਂਦੇ ਜੇ ਬਾਣੀ ਨੂੰ ਮੰਨਦੇ ਚਲੇ ਜਾਈਏ ਮੰਨਾ ਮਾਰਗ ਠਾਕ ਨਾ ਪਾਏ ਰਸਤੇ ਚ ਰੁਕਾਵਟ ਆਉਂਦੀ ਹੋਣੀ ਕੋਈ ਮੰਨਾ ਮਾਰਗ ਠਾਕ ਨਾ ਪਾਏ ਜਿਹੜਾ ਬੰਦੂਗਾ ਬਾਣੀ ਨੂੰ ਮੰਨਦਾ ਚਲੇ ਜਾਏ ਉਹ ਰਸਤੇ 'ਚ ਕੋਈ ਰੁਕਾਵਟ ਨਹੀਂ ਹੋਣੀ ਰੁਕਾਵਟ ਉੱਥੇ ਆਉ ਜਾਂ ਮੰਨਣ ਤੇ ਹਟ ਗਿਆ ਜਿੱਥੇ ਗੁਰੂ ਬਾਲ ਨੂੰ ਬਠੇ ਕਰਨ ਲਈ ਉੱਥੇ ਰੁਕਾਵਟ ਉਹ ਰੁਕਾਵਟ ਕਿਉਂ ਆਈ ਹੈ ਸਿੱਖਾਂ ਜੇ ਮੰਨਿਆ ਨਹੀਂ ਉਹ ਕਿਹਾ ਉਹ ਮੰਨਦੇ ਨਹੀਂ ਬੰਦਾ ਪਾਵੇ ਮੋਖ ਦਵਾਰ ਤੱਕ ਪਹੁੰਚੂ ਬੰਦਾ ਪਰਵਾਰੇ ਸਾਧਾਰ ਬੰਦਾ ਤਰੇ ਤਾਰੇ ਕੋ ਸਿੱਖ ਸਿੱਖ ਨੂੰ ਸਿੱਖ ਹੀ ਤਾਰਦਾ ਹੈ ਗੁਰੂ ਨਹੀਂ ਤਾਰਦਾ ਬੰਦਾ ਤਰਾ ਤਾਰੇ ਗੁਰ ਗਿਆਨ ਸਿੱਖ ਗਿਆਨ ਦੇ ਟਾਲਣਾ ਸਿੱਖ ਨੂੰ ਸਿੱਖ ਨੇ ਨਹੀਂ ਟਾਲਣਾ ਸਿੱਖਿਆ ਨੇ ਸਿੱਖ ਨੂੰ ਟਾਲਣਾ ਜੋ ਇਹ ਸਿੱਖਿਆ ਦਸੀ ਹੋਈ ਹੈ ਗਿਆਨ ਹੈ ਉਹਨੇ ਟਾਲਣਾ ਪਰ ਜੇ ਇੱਕ ਦੂਏ ਨੂੰ ਦੱਸ ਦੂ ਉਹ ਤਾਰਦਾ ਨਹੀਂ ਦੱਸਣ ਵਾਲਾ ਦੱਸਣ ਵਾਲਾ ਨਹੀਂ ਤਾਰ ਸਕਦਾ ਤਾਰੂ ਤਾਂ ਸਿੱਖਿਆ ਹੀ ਪਰ ਤਾਰੂ ਤਾਂ ਜੋ ਬੰਦੂ ਫਿਰ ਵੀ ਤਾਰਨਾ ਉਹਦੇ ਵਸ ਗੱਲ ਹੈ ਤਾਰਨ ਵਾਲੇ ਦੇ ਵਸ ਗੱਲ ਹੈ ਤਾਰਨ ਵਾਲੀ ਸਾਨੂੰ ਬਹੁਤ ਕੁਝ ਦੱਸਦੀ ਹੈ ਜਿਹੜਾ ਮੰਨੂਗਾ ਸਾਰੀ ਨਹੀਂ ਮੰਨੂ ਨਹੀਂ ਤਰ ਇਹ ਤਾਂ ਹੈ ਜੀ ਜਿਹੜਾ ਸੁਣੂ ਸਾਰੇ ਧਰ ਜਾਣਗੇ ਜੇ ਚੇਤਨ ਗੁਰੂ ਹੁੰਦਾ ਹੈ ਫਿਰ ਦੂਏ ਦਿਨ ਪੁੱਛਦਾ ਨਾ ਵੀ ਕੱਲ ਜਿਹੜਾ ਕੁਝ ਕਿਹਾ ਸੀ ਭਾਈ ਮੰਨਿਆ ਕਿ ਉਹਨੇ ਫਲਾਣੇ ਤੋਂ ਆ ਕੀ ਕੀਤਾ ਉਹ ਕੀ ਕੀਤਾ ਇਹ ਤਾਂ ਪੁੱਛ ਲੈਂਦਾ ਜੋ ਗੱਲ ਹੀ ਨਹੀਂ ਝੂਠ ਹੈ ਝੂਠ ਤੇ ਵਿਸ਼ਵਾਸ ਸਿੱਧੂ ਕਰਦਾ ਝੂਠ ਤੇ ਅਸੀਂ ਕਰ ਲਾਂਗੇ ਜੇ ਕੋਈ ਦੂਈ ਮਤ ਦਾ ਆਦਮੀ ਪੁੱਛੇ ਸਾਡੇ ਕੋਲ ਜਵਾਬ ਹੈ ਗੱਲ ਉਹ ਕਰੋ ਜਿਹਦਾ ਜਵਾਬ ਤੁਸੀਂ ਹਰ ਤੋਂ ਦੇ ਸਕੋ ਉਹ ਪੱਥਰ ਪੂਜਦੇ ਤੇ ਅਸੀਂ ਨੂੰ ਪੁੱਛਣ ਲੱਗੇ ਕੀ ਫਰਕ ਪੈ ਗਿਆ ਕਬੁੱਧ ਮਿਟੇ ਕੋਈ ਸ਼ਬਦ ਵਿਚਾਰ ਸਤਿਗੁਰ ਭੇਟਾ ਇਹ ਬੋਧ ਜਿਹੜੀ ਹੁਣ ਹੈਗੀ ਨਾ ਸਿੱਖਾਂ ਕੋਲ ਇਹ ਮਿਟੂਗੀ ਤਾਂ ਜੇ ਗੁਰਬਾਣੀ ਨੂੰ ਵਿਚਾਰਾਂਗੇ ਨਹੀਂ ਇਹਦਾ ਕੋਈ ਇਲਾਜ ਨਹੀਂ ਜਿਹੜੇ ਸਿੱਖ ਬਣਾ ਰਹੇ ਨੇ ਨਾ ਅੱਜ ਅਮਰਤ ਕਹਿੰਦੇ ਨੇ ਅਮਰਤਾਰੀ ਬਣਾ ਦੇ ਉਹ ਆਪ ਕਬੁੱਧ ਹੈ ਉਹਨਾਂ ਦੇ ਵਿੱਚ ਉਹ ਵੀ ਕਬੁੱਧ ਦੇ ਸ਼ਿਕਾਰ ਹੋਏ ਹੋਏ ਨੇ ਗੁਰੂ ਨਾਲ ਜੋੜ ਰਹੇ ਨੇ ਸ਼ਬਦ ਵਿਚਾਰ ਕਦੇ ਕੀਤਾ ਨਹੀਂ ਜੋ ਪ੍ਰਚਾਰ ਉਹਨਾਂ ਦਾ ਗੁਰਮਤ ਦੇ ਖਿਲਾਫ ਹੈ ਪ੍ਰਚਾਰ ਤਾਂ ਗੁਰਮਤ ਦੇ ਖਿਲਾਫ ਕਰਦੇ ਹੋ ਤੁਸੀਂ ਤੁਸੀਂ ਗੁਰੂ ਨਾਲ ਕਿਵੇਂ ਜੋੜਨਾ ਗੁਰੂ ਤਾਂ ਤਾਂ ਖਿਲਾਫ ਹੈ ਤੁਹਾਡਾ ਸਭ ਕੁਝ ਬਾਣੀ ਤੋਂ ਤਾਂ ਖਿਲਾਫ ਹੈ ਤੁਸੀਂ ਬਾਣੀ ਨੂੰ ਗੁਰੂ ਵੀ ਮੰਨਦੇ ਹੋ ਚਲੋ ਇਹ ਗਿਆਨ ਹੈਗਾ ਗਿਆਨ ਗੁਰੂ ਹੈ ਉਹ ਇਹਦੇ ਵਿੱਚ ਵੀ ਗਿਆਨ ਗੁਰੂ ਆ ਗਿਆਨ ਜ਼ਿਆਦਾ ਜਾਂ ਰੜਕ ਕੇ ਮੱਖਣ ਕੱਢ ਲਿਆ ਜਿਹੜਾ ਰੜਕ ਕੇ ਮੱਖਣ ਕੱਢਣਾ ਉਹ ਗੁਰੂ ਹੈ ਜੋ ਮੱਖਣ ਕੱਢਣਾ ਨੇ ਸਭ ਤੋਂ ਮੱਖਣ ਖਾਇਆ ਲੱਸੀ ਗੁਰੂ ਨਹੀਂ ਹੈ ਲੱਸੀ ਵੀ ਬਹੁਤ ਹੈ ਚ ਮੱਖਣ ਥੋੜਾ ਹੁੰਦਾ ਲੱਸੀ ਜ਼ਿਆਦਾ ਹੁੰਦੀ ਹੈ ਤੁਸੀਂ ਸੁਣਿਆ ਲੱਸੀ ਗੁਰੂ ਮੰਨੀ ਜਾਂਦੇ ਹੋ ਸੁਣੇ ਲੱਸੀ ਕਿਵੇਂ ਗੁਰੂ ਮੰਨ ਲਓਗੇ ਤੁਸੀਂ ਲੱਸੀ ਸੜੇ ਦਾ ਗੁਰੂ ਨਹੀਂ ਬਣੇ ਜਾ ਸਕਦਾ ਸਾਰਾ ਦੁੱਧ ਜੇ ਦੁੱਧ 10 ਕਿਲੋ ਹੋਵੇ ਮੱਖਣ ਥੋੜੀ 10 ਕਿਲੋ ਆਉਗੀ ਕਿੰਨਾ ਦੁੱਧ ਕਿਲੋ ਮੱਖਣ ਗਲੇ ਹੋਊਗਾ ਵਧੀਆ ਹੋਵੇ ਤੇ 9 ਕਿਲੋ ਫਿਰ ਕੀ ਹੈ ਉਹ ਦਸਵਾਂ ਗੁਪਤ ਰਖਾਇਆ ਹੈ ਉਹਦਾ ਦਸਵਾਂ ਗੁਪਤ ਹਿੱਸਾ ਗੁਪਤ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹਦਾ ਗੁਪਤ ਹੈ ਦਸਵਾਂ ਹਿੱਸਾ ਉਹੀ ਮੱਖਣ ਹੈ ਬਾਕੀ ਤਾਂ ਦਸੀ ਹੋ ਸਭ ਸਰੀਰ 'ਚ ਵੀ ਉਹੀ ਦੁਆਰਾ ਖੁੱਲਣਾ ਤਿਰਕੁਟੀ ਛੁੱਟਾ ਤਿਰਕੁਟੀ ਨੌ ਦੁਆਰੇ ਨਾਲ ਜੋੜਦੀ ਹੈ ਸਰੀਰ ਨਾਲ ਜੋੜਦੀ ਹੈ ਤਿਰਕੁਟੀ ਛੁੱਟਾ ਦਸਵਾਂ ਦੁਆਰ ਖੁੱਲਾ ਦਸੀ ਅੱਡ ਹੋ ਜਾ ਮੱਖਣ ਆਪੇ ਆ ਜਾਂਦਾ ਮੂਰੇ ਲੱਸੀ ਤੋਂ ਜੱਟ ਹੋਣਾ ਸਰੀਰ ਲੱਸੀ ਹੋਈ ਹੈ ਸਾਰਾ ਸਰੀਰ ਲੱਸੀ ਹੈ ਸਭ ਮਾਇਆ ਲੱਸੀ ਹੈ ਜਿੱਤੇ ਤੱਕ ਮਾਇਆ ਦੀ ਗੱਲ ਲੱਸੀ ਹੈ ਇਤਿਹਾਸ ਸਾਰਾ ਹੀ ਲੱਸੀ ਹੈ ਉਹਦੀ ਭਾਈ ਗੁਰਦਾਸ ਜੀ ਵਾਰਾ ਸਾਰੀ ਲੱਸੀ ਲੱਸੀ ਦਾ ਸੋਧ ਭਾਈ ਗੁਰਦਾਸ ਨੇ ਕੋਈ ਬਾਤ ਨਹੀਂ ਲਿਖੀ ਸਭ ਬਕਵਾਸ ਹੈ ਸਨਾਤਨੀ ਸਿੱਖਾਂ ਨੇ ਬਾਹਰ ਲਿਖਾਈ ਹੈ ਕਿਹੜੇ ਵੇਲੇ ਲਿਖਾਈ ਹੈ ਜਦ ਪਾਛੇ ਜਦ ਇਹ ਅਰਥ ਕਰਦੇ ਨਾ ਤਾਂ ਅਸਰ ਨਰੋਤਮ ਨੇ ਜਦ ਤੇ ਬਾਦ ਦੁਆਰਾ ਲਿਖਿਆ ਗਿਆ ਨਾ ਇਹ ਸਬੂਤ ਉਹਨਾਂ ਦੇ 12 ਚੋਂ ਆਏ ਚ ਮਿਲਦਾ ਜੇ ਕੋਈ ਸਬੂਤ ਦਾ ਟਾਈਮ ਹੁੰਦੇ ਦਾ ਵੀ ਆਪੇ ਸਬੂਤ ਸਬੂਤ ਹੈਗਾ ਸਬੂਤ ਜਦ ਕੋਈ ਬੰਬੂ ਦੇ ਦਾਂਗੇ ਵੀ ਆ ਪਿਆ ਸਬੂਤ ਇਹਨਾਂ ਨੂੰ ਕੁਝ ਨਹੀਂ ਪਤਾ ਸਭ ਸੁੱਤੇ ਪਏ ਨੇ ਸਭ ਜਾਣਦਾ ਮੈਂ ਇਹਨਾਂ ਨੂੰ ਕੀ ਹੈ ਇਹਨਾਂ ਨੂੰ ਸਭ ਜਾਣਦਾ ਸਭ ਦੇਖੇ ਨੇ ਕੀ ਇਹਨਾਂ ਉਹ ਕੁਝ ਵੀ ਨਹੀਂ ਜਦ ਮਿਲਦੇ ਨੇ ਕੁਝ ਵੀ ਨਹੀਂ ਨਿਕਲਦਾ ਕੋਲੋਂ ਸਤਿਗੁਰ ਭੇਟਾ ਮੋਖ ਦਵਾਰ ਸਤਿਗੁਰ ਭੇਟਾ ਮੋਖ ਦਵਾਰ ਹਲ ਜੇ ਸਤਿਗੁਰ ਮਿਲ ਜਵੇ ਉਹਨੂੰ ਤਾਂ ਮੁਖ ਹੈ ਤਾਂ ਰੋਜ਼ ਸਤਿਗੁਰ ਕੋ ਤੱਕੇ ਖਾਂਦੇ ਨੇ ਮੁਖ ਦਵਾਰਾ ਕਿਉਂ ਨਹੀਂ ਪਤਾ ਜੇ ਗ੍ਰੰਥ ਗੁਰੂ ਹੈ ਸਤਗੁਰ ਹੈ ਤੁਹਾਡਾ ਫਿਰ ਰੋਜ਼ ਭੇਟਦੇ ਹੋ ਸਰਤੇ ਤੇ ਚੱਕੀ ਫਿਰਦੇ ਹੋ ਤਾਂ ਕਹਿੰਦੇ ਸਤਗੁਰ ਭੇਟੇ ਮੈਂ ਉਦੋਂ ਸਾਡ ਗੁਰੇ ਹੈ ਸਾਡ ਗੁਰੂ ਰਿਹਾ ਜੇ ਹੈ ਗੁਰੂ ਦੀ ਡਿਗਰੀ ਕੋਰ ਅੱਗੇ ਹੈ ਗੁਰੂ ਔਰ ਗੁਰੂ ਦਾ ਇਹਨਾਂ ਨੂੰ ਫਰਕ ਪਤਾ ਨਹੀਂ ਹੈ ਗੁਰ ਦਾ ਸਤਗੁਰ ਔਰ ਗੁਰੂ ਦਾ ਸਤਗੁਰ ਜਨਮ ਲੈ ਕੇ ਬਣਦਾ ਸਤਗੁਰ ਦਾ ਦੇਹ ਧਾਰੀ ਵੀ ਹੁੰਦਾ ਗੁਰੂ ਦੇ ਧਾਰੀ ਨਹੀਂ ਹੁੰਦਾ ਕਦੇ ਵੀ ਸਤਗੁਰ ਦਾ ਜਨਮ ਹੁੰਦਾ ਇੱਥੇ ਭਗਤ ਸਾਰੇ ਸਤਗੁਰ ਦੀ ਅਵਸਥਾ ਨੂੰ ਪ੍ਰਾਪਤ ਹੋਏ ਨੇ ਸਤਗੁਰ ਦੀ ਅਵਸਥਾ ਨੂੰ ਕੇ ਪ੍ਰਾਪਤ ਹੋਊਗਾ ਜਿਹੜਾ ਇੱਥੇ ਸੰਸਾਰ 'ਚੋਂ ਛੁਟਕਾਰਾ ਹੋ ਜਾਏਗਾ ਜਿਹੜਾ ਸਤਗੁਰ ਦੀ ਅਵਸਥਾ ਨੂੰ ਪ੍ਰਾਪਤ ਕਰ ਗਿਆ ਜਦ ਇੱਕ ਹੋ ਕੇ ਉਗਦਾ ਇੱਕ ਹੋ ਕੇ ਉਗਦਾ ਉਹ ਸਤਗੁਰ ਹੁੰਦਾ ਸਤਪੁਰਖ ਜਨ ਜਾਣਿਆ ਸਤਗੁਰ ਤਸਕਾ ਨੂੰ ਜਿਹੜਾ ਸਤਪੁਰਖ ਨੂੰ ਜਾਣ ਲੈਂਦਾ ਸਤਪੁਰ ਕੌਣ ਹੈ ਆਪਣਾ ਆਪ ਹੀ ਸਤਪੁਰ ਇਹ ਆਪ ਹੀ ਸਤਪੁਰ ਖੁਦ ਆਪਣੇ ਆਪ ਨੂੰ ਹੀ ਜਾਣਦਾ ਉਹ ਸਤਗੁਰੂ ਜਿਹਨੇ ਆਤਮ ਔਰ ਪ੍ਰਾਤਮ ਆਪਣਾ ਆਪਾ ਔਰ ਆਪਣਾ ਮੂਲ ਪ੍ਰਾਤਮ ਦਾ ਮੂਲ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਹਿਲਾਂ ਤਾਂ ਮਨ ਨੂੰ ਖੋਜਣਾ ਇਸ ਮਨ ਕੋ ਕੋਈ ਖੋਜੋ ਭਾਈ ਪਹਿਲਾਂ ਆਪਣੇ ਮਨ ਨੂੰ ਖੋਜੋ ਫਿਰ ਜਿੱਥੋਂ ਮਨ ਪੈਦਾ ਹੋਇਆ ਉਹਦਾ ਮੂਲ ਉਹਨੂੰ ਖੋਜੋ ਦੋਹਾ ਦੋਏ ਇੱਕ ਹੋ ਜਾਣ ਖੋਜ ਦੀ ਸਾਰ ਦੋਏ ਇੱਕ ਹੋ ਜਾਣ ਇੱਕ ਫਿਰੇ ਆਪੇ ਆ ਉਹ ਕੌਣ ਜਿਹੜਾ ਖੋਜੂ ਉਹੀ ਦੇਖਦਾ ਉੱਥੇ ਆ ਕੇ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਪਿਆ ਮੁਝ ਮੈਂ ਰਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਾਂ ਹੁਣ ਤਾਂ ਤੂੰ ਹੀ ਹੈ ਸਾਰਿਆਂ ਦੇ ਵਿੱਚ ਉਹ ਮੇਰੇ ਵਰਗੇ ਜਿਹੜੇ ਸਾਰੇ ਜਿੰਨਾ ਚਿਰ ਮੈਨੂੰ ਨਹੀਂ ਸੀ ਪਤਾ ਮੈਂ ਵੀ ਇਹਨਾਂ ਵਰਗਾ ਹੀ ਸੀ ਇਹਨਾਂ ਨੂੰ ਪਤਾ ਨਹੀਂ ਤਾਂ ਇਹ ਕਰਦੇ ਨੇ ਹੈ ਤਾਂ ਇਹ ਵੀ ਕੋਈ ਸਾਰੇ ਜਦ ਦੇਖਾਂ ਤਾਂ ਮੈਨੂੰ ਸਾਰੇ ਇੱਕੋ ਕੋਈ ਨਹੀਂ ਨਾ ਇਹਨਾਂ ਦੀ ਸਮਝ ਤਾਂ ਨਹੀਂ ਆਉਂਦਾ ਜੋ ਇਹਨਾਂ ਦੇ ਵਿਚਾਰੇ ਕੂੜ ਦੀ ਗੱਲ ਹੀ ਨਹੀਂ ਕਿ ਕੂੜਾ ਟੁੱਟਾ ਪਾਲ ਕਿ ਸਚਿਆਰਾ ਹੋਈਆ ਕਿ ਬਕੂੜਾ ਟੁੱਟੇ ਪਾਲ ਅਜੋ ਸਚਿਆਰੇ ਹੋਈ ਦੀ ਸੱਚ ਇਹਨਾਂ ਨੇ ਬੰਦਿਆ ਨਹੀਂ ਅਜੋ ਅਸੀਂ ਸਿੱਖਾਂ ਨੇ ਸੱਚ ਮੰਨਿਆ ਨਹੀਂ ਝੂਠ ਬੰਨੇ ਬੈਠੇ ਝੂਠ ਗਿਆ ਜੋਖਾਂ ਨੂੰ ਦੀਦਾ ਸਭ ਝੂਠ ਹੈ ਸਿੱਧੀ ਉਹ ਫੈਸਲਾ ਹੈ ਜੋ ਦਿਸੇ ਸੋ ਮਾਇਆ ਤੇ ਗੁਰੂ ਤਾਂ ਫਰਮਾਇਆ ਤਾਂ ਪਰੇ ਕਿ ਸਾਨੂੰ ਪੋਥੀ ਸਾਹਿਬ ਹੈ ਅਸੀਂ ਗੁਰੂ ਗ੍ਰੰਥ ਕਹਿੰਦੇ ਅੱਖਾਂ ਨੂੰ ਦੀਦਾ ਦੀ ਤੇ ਦੀਦਾ ਫਰਮਾਇਆ ਹੈ ਜੇ ਦੀਨਾ ਤਾਂ ਮਾਇਆ ਹੈ ਇਹਦੇ ਜੋ ਦੀਦਾ ਨਹੀਂ ਉਹ ਕੀ ਹੈ ਇਹਦੇ ਜੋ ਜੋ ਗਿਆਨ ਹੈ ਤਤ ਗਿਆਨ ਉਹ ਦੀਦੀ ਦੀਦਾ ਉਹ ਦੀਦੀ ਦਾ ਖਾਨ ਉਹੀ ਰੜਕਣਾ ਉਹੀ ਗੁਰੂ ਬਣਨਾ ਜਿਵੇਂ ਦੁੱਧ ਚ ਕਿ ਹੋਰੀ ਦੀਦਾ ਐਵੇਂ ਉਹ ਗਿਆਨ ਦੀ ਦਾ ਇਹਦੇ ਵਿੱਚ ਇਹ ਦੁੱਧ ਦਾ ਸਾਰਾ ਹੀ ਲੱਸੀ ਵੀ ਹੈ ਚ ਮੱਖਣ ਵੀ ਹੈਗਾ ਮੱਖਣ ਕੱਢ ਲੋ ਮੱਖਣ ਚੱਖ ਲੋ ਉਹ ਨਹੀਂ ਦਾ ਅੱਖਾਂ ਨੂੰ ਬਾਣੀ ਗੁਰੂ ਹੈ ਪਰ ਜਿਹੜੀ ਗੁਰੂ ਬਾਣੀ ਹੈ ਨਾ ਉਹ ਬਿਰਾਂ ਕਰਨ ਦੇ ਸੁਣਨ ਵਾਲੀ ਹੈ ਇਹ ਗੁਰਬਾਣੀ ਹੈ ਇਹ ਗੁਰਬਾਣੀ ਆ ਗੁਰੂ ਬਾਣੀ ਹੈ ਤਾਂ ਹੀ ਲਿਖਿਆ ਸੀ ਪ੍ਰਥਮੇ ਮੱਖਣ ਪਾਛਾ ਦੂਦ ਪ੍ਰਥਮੇ ਮਿਲਿਆ ਨਾਨਕ ਨੂੰ ਮੱਖਣ ਕਬੀਰ ਨੂੰ ਮਿਲਿਆ ਮੱਖਣ ਰਵਿਦਾਸ ਨੂੰ ਮਿਲਿਆ ਮੱਖਣ ਭਗਤਾਂ ਨੂੰ ਮਿਲਿਆ ਮੱਖਣ ਸੱਤੇ ਬਲਵੰਡ ਨੂੰ ਮਿਲਿਆ ਮੱਖਣ ਸੁੰਦਰ ਨੂੰ ਮਿਲਿਆ ਮੱਖਣ ਤਨੇ ਨੂੰ ਮਿਲਿਆ ਮੱਖਣ ਸਾਰੇ ਪੱਟਾਂ ਨੂੰ ਮਿਲਿਆ ਮੱਖਣ ਕੀ ਬਣਾਇਆ ਦੁੱਧ ਗੁਰਬਾਣੀ ਬਣਾਈ ਦੁੱਧ ਬਣਾਇਆ ਇਸੇ ਦੁੱਧ ਨੂੰ ਕਹਿੰਦਾ ਨਾਮ ਦੇ ਦੁੱਧ ਪੀਏ ਗੋਬਿੰਦ ਦੇ ਰਾਇਆ ਰਾਇ ਦੁੱਧ ਪੀਏ ਮੇਰਾ ਮਨ ਪਤੇ ਇੱਕ ਸ਼ਬਦ ਬਣਾਇਆ ਸੀ ਉਹਨੂੰ ਕਹਿੰਦਾ ਸੀ ਵੀ ਨੂੰ ਵਿਜੇਤਾ ਹੈਗਾ ਠੀਕ ਇਸ ਕਰਕੇ ਦੱਸ ਪੀ ਲੈ ਜੇ ਪੀ ਲਿਆ ਤਾਂ ਮੈਂ ਬੰਦੂ ਮੇਰੀ ਕਰਨਾ ਥਾਏ ਬੈਂਗ ਔਰ ਦੁੱਧ ਚੋ ਕੇ ਲਿਆ ਸੀ ਗਾਇਨ ਨੂੰ ਉਹ ਤਾਂ ਉਹਨੂੰ ਤਾਂ ਬਾੜੇ ਨਹੀਂ ਦਿੰਦੇ ਉਹਨੇ ਇੱਕ ਪਾਸੇ ਤਾਂ ਕਹਿੰਦੇ ਨੇ ਨਾਮਦੇਵ ਨੂੰ ਬੂਰੇ ਨਹੀਂ ਬੈਠਣ ਦਿੰਦੇ ਦੇਵਰੇ ਦੇ ਇੱਕ ਪਾਸੇ ਨੇ ਉਹ ਕਹਿੰਦੇ ਦੁੱਧ ਪਿਲਾਉਣ ਗਿਆ ਉਹਨੇ ਮਰਨਾ ਸੀ ਦੁੱਧ ਪਲਾ ਲਈ ਮੂਰਤੀ ਨੂੰ ਹੱਥ ਲਾ ਕੇ ਮਰਨਾ ਸੀ ਉਹਨੇ ਕਾਨੂੰਨ ਪਤਾ ਕੀ ਸੀ ਉਹਨਾਂ ਨੇ ਸਜ਼ਾ ਮੌਤ ਸੀ ਜੇ ਸ਼ੂਦਰ ਵੱਡ ਜਵੇ ਮੰਦਰ 'ਚ ਸਜ਼ਾ ਮੌਤ ਸੀ ਸਿਮਰਤੀ ਦੇ ਵਿੱਚ ਇੱਕ ਪਾਸੇ ਤਾਂ ਕਹਿੰਦਾ ਵੜ ਨਹੀਂ ਦਿੱਤਾ ਉਹ ਕਹਿੰਦਾ ਮੈਨੂੰ ਮੂਰੇ ਨਹੀਂ ਬੈਠਣ ਦਿੰਦਾ ਦੇਵਰੇ ਤੇ ਤੂੰ ਦਰਸ਼ਨ ਕਰ ਲੇਗਾ ਜੇ ਰਾਮ ਦਾ ਨਾਮ ਸੁਣ ਲਵੇ ਸਿੱਕਾ ਢਾਲ ਕੇ ਕੰਨ 'ਚ ਪਾ ਦਿਓ ਇਹ ਸਜ਼ਾ ਸੀ ਜੇ ਕੋਈ ਗਿਆਨ ਸੁਣ ਲਵੇ ਨਾ ਆਹ ਗਿਆਨ ਤਾਂ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦੇ ਤਾਂ ਕਿ ਹਮੇਸ਼ਾ ਵਾਸਤੇ ਉਹਦੇ ਕਿਉਂਕਿ ਉਹਨੇ ਹਟਣਾ ਨਹੀਂ ਚੋਰੀ ਦੇ ਸੁਣੂ ਫਿਰ ਜਾ ਕੇ ਸਿੱਕਾ ਮਤਲਬ ਆ ਫਿਰ ਗਿਆਨਵਾਨ ਹੋ ਜੂਗਾ ਆਪਣਾ ਨੂੰ ਖਤਰਾ ਸੀ ਜਿੱਦਣ ਇਹ ਲੋਕ ਗਿਆਨਵਾਨ ਹੋ ਕੇ ਸਾਡਾ ਫੱਟੀ ਪੁੱਜੂ ਸਾਡਾ ਝੂੜ ਬੰਦਾ ਹੋ ਜੂਗਾ ਉਹ ਆਪ ਗ੍ਰੰਥ ਪੜ ਕੇ ਗਾਂ ਚਲਾ ਜਾਊਗਾ ਸਾਡਾ ਝੂਠ ਰੁਕਾ ਕਰ ਦੂਗਾ ਇਹ ਸਾਰਾ ਝੂਠ ਇਹਨਾਂ ਦਾ ਕੀਤਾ ਗੁਰਬਾਣੀ ਨੇ ਪਰ ਬਿਸਲਾ ਤੋਂ ਬਾਅਦ ਝੂਠ ਨਾਲ ਫਿਰ ਜੁੜ ਗਏ ਸੀ ਖਾਲਸਾ ਖਤਮ ਕਰਤਾ ਇਹਨਾਂ ਨੇ ਬਹੁਤ ਕੁਝ ਸਭ ਕੁਝ ਖਤਮ ਹੋ ਗਿਆ ਝੂਠ ਦਾ ਪ੍ਰਚਾਰ ਹੋ ਗਿਆ ਸਾਧ ਗੁਰਦੁਆਰੇ ਜਾ ਬੜੇ 100 ਸਾਲ ਗੁਰਦੁਆਰੇ 'ਚ ਰਹੇ ਹੁਣ ਪ੍ਰਚਾਰ ਹੋ ਰਿਹਾ ਹੋ ਰਿਹਾ ਜਿਹੜਾ ਸਾਧਾ ਨੇ ਸ਼ੁਰੂ ਕੀਤਾ ਹੋਇਆ ਜਿਹੜਾ ਸਾਧਾ ਨੇ ਸ਼ੁਰੂ ਕੀਤਾ ਸੀ ਪ੍ਰਚਾਰ ਸਾਡੇ ਕੋਲ ਉਹ ਹੈ ਡੋਗਰਿਆਂ ਨੇ ਕਰਾਇਆ ਸੀ ਰਣਜੀਤ ਸਿੰਘ ਨੇ ਕੀਤਾ ਸੀ ਸਤਲੁਜ ਤੇ ਭਰੇ ਇਧਰ ਆ ਜਿਹੜੇ ਸਾਥੀ ਵਾਲੇ ਪਟਿਆਲੇ ਵਾਲੇ ਨੇ ਆਵੇ ਸ਼ੁਰੂ ਕਰ ਲਿਆ ਪ੍ਰਚਾਰ ਸਤਲੁਜ ਦੇ ਅੰਦਰ ਉਹ ਵੀ ਹਿੰਦੂ ਉਹ ਵੀ ਹਿੰਦੂ ਦੋ ਹਿੰਦੂ ਸੀ ਇਹ ਤਾਂ ਨਿਰਮਲਿਆਂ ਦਾ ਪ੍ਰਚਾਰ ਹੈ ਨਿਰਮਲਿਆਂ ਦਾ ਹੈਡ ਆਫਿਸ ਪਟਿਆਲੇ 'ਚ ਸਾਬ ਸੁਣਦਾ ਬਾਬਾ ਸ਼ਾਇਦ ਸ਼ਾਇਦ ਕਨਾਨਾ ਦਰਵਲਿਆਂ ਦੇ ਇੱਕ ਡੇਰੇ ਦਾ ਮਹੰਤ ਉੱਥੋਂ ਸਾਬ ਕਾਨ ਸੁਣਾਬਾ ਕਾਨ ਸੁਣਾਬਾ ਕਾਨ ਸੁਣਾ ਉੱਥੋਂ ਕਾਨ ਸੁਣਾ ਸਿੱਖਿਆ ਲਈ ਕਾਨ ਸੁਣਾ ਬੇਸ਼ੇ ਹਿੰਦੂ ਮਤ ਹੈ ਸਾਬ ਸੁਣਾ ਬੇਸ ਹਿੰਦੂ ਮਤ ਹੈ ਸਾਡੇ ਸਾਰੇ ਕਸ ਦਾ ਬੇਸ ਹਿੰਦੂ ਮੰਤਰ ਲਫ਼ਜ਼ਾਂ ਜਿਹੜੇ ਨਵੇਂ ਦਿੱਤੇ ਸੀ ਨਾਲ ਵਿਦਵਾਨ ਸਾਡੇ ਕੋਲ ਵਾਲਾ ਹਿਦਵਾਲੀ ਸਾਡੇ ਕੋਲ ਸਾਡੇ ਪੰਜ ਕੋ ਕਾਰਜ ਵਾਲਾ ਕਿੱਥੇ ਕਿੱਥੇ ਵਾਲਾ ਪੰਜ ਕਕਾਰ ਅੱਡ ਨੇ ਤੋਤੀ ਟਿੱਕਾ ਜਿੱਥੇ ਮਾਲਾ ਤਾਂ ਤੋਤੀ ਟਿੱਕਾ ਨਾਲ ਹੈ ਤੋਤੀ ਟਿੱਕਾ ਵੀ ਰੱਖਣ ਵਿੱਚ ਮਾਲਾ ਰੱਖਣੀ ਤੋਤੀ ਟਿੱਕਾ ਤੇ ਜਪ ਮਾਲੀ ਤਾਂ ਮੁਲੇ ਤੋਂ ਕਰੇ ਧੋਤੀ ਟਿੱਕਾ ਨਾਲ ਹੈ ਮਾੜਾ ਦੇ ਜਿਹਦੇ ਕੋ ਮਾੜਾ ਧੋਤੀ ਟਿੱਕਾ ਨਾਲ ਚਾਹੀਦਾ ਕੁਰਬਾਨ ਨਹੀਂ ਉਹਦੇ ਕੋ ਹੁੰਦੀ ਕਿਸ਼ਾਰਾ ਨਹੀਂ ਹੁੰਦਾ ਧੋਤੀ ਟਿੱਕਾ ਹੁੰਦਾ ਜਿੰਨਾ ਚਿਰ ਸੱਚ ਨਹੀਂ ਬੋਲਾਂਗੇ ਹਟਦੇ ਨੇ ਕੁਰਬਾਨੀ 'ਚ ਲਿਖਿਆ ਹੋਇਆ ਸਭ ਕੁਝ ਰਲਾ ਰਹੇ ਨੇ ਸਭ ਗਾਜਰਾਂ ਗੁਠੜੀਆਂ ਨੂੰ ਇਕੱਠੇ ਕਰ ਰਹੇ ਨੇ ਗਾਜਰਾਂ ਗੁਠੜੀਆਂ ਇਕੱਠੀਆਂ ਕਿਵੇਂ ਜਾਣਗੀਆਂ ਬਈ ਅੰਨੇ ਦੇ ਭਾਵੇਂ ਸਾਹਮਣੇ ਕਰ ਦੋ ਅੰਨੇ ਜਿਹੜੇ ਅੰਨੇ ਨੇ ਨਾ ਮੂਰਖਾਂ ਕੋਲ ਉਹ ਤਾਂ ਮੰਨ ਲੈਣ ਦੀ ਗੁੱਠੜੀ ਕਾਜੇ ਕਿਹੜਾ ਉਹਨਾਂ ਨੂੰ ਕਿਹੜਾ ਦੀਂਦਾ ਗੁੱਠੜੀਆਂ ਟੋਟ ਅਟੋਟ ਕਰਨੀਆਂ ਕਰੂਗਾ ਉਹ ਜਿਹੜਾ ਖਾ ਕੇ ਦੇਖੂਗਾ ਗਾਜਰ ਨੂੰ ਜੇ ਗੁੱਠੜੀ ਖਾਊਗਾ ਉਹ ਜੋ ਰਸੇ ਨਹੀਂ ਦਾ ਗਾਜਰ ਵਰਗਾ ਗਾਜਰਾਂ ਦਾ ਰਸਾਂ ਇਹ ਗੁੱਠੜੀਆਂ ਚ ਰਲਾਤੀ ਇਹਨੂੰ ਪਤਾ ਸਭ ਗੁੱਠੜੀ ਹੈ ਸਤਗੁਰ ਭੇਟਾ ਮੋਖ ਦੁਆ ਪਰ ਕਬੁੱਧ ਜਿਹੜੀ ਹੈ ਇਹ ਕੀ ਕਰਦੀ ਹੁੰਦੀ ਹੈ ਗਾਜਰਾਂ ਦੀ ਗੁਠੜੀਆਂ ਰਲਦੀ ਹੁੰਦੀ ਹੈ ਪਰਖ ਦੀ ਗੱਲ ਹੈ ਪਰ ਅੱਡ ਅੱਡ ਕਰਦੀ ਹੈ ਅੱਡ ਕਰਦੀ ਹੈ ਸਬੁੱਧ ਬਵੇਕ ਬੁੱਧੀ ਅੱਡ ਅੱਡ ਕਰ ਦਿੰਦੀ ਹੈ ਗਾਜਰਾਂ ਅੱਡ ਗੁਠੜੀਆਂ ਅੱਡ ਜਿੰਨਾ ਸਾਡਾ ਇਤਿਹਾਸ ਆ ਸਭ ਗੁਠੜੀਆਂ ਨੇ ਜਿਹੜੀਆਂ ਸਾਖੀਆਂ ਨੇ ਸਭ ਗੁਠੜੀਆਂ ਨੇ ਗਾਜਰਾਂ ਜਗਾਤੀਆਂ ਗੁਰਬਾਣੀ ਗੁਰਮਤ ਗਾਜਾਂ ਇਹ ਚਰਾਸ ਹੈ ਰਾਤਾਂ ਗੁਰਨੀਆਂ ਚੋਂ ਨਿਕਲਿਆ ਉਹ ਪਰ ਪੀ ਕੇ ਦੇਖੋ ਕਹੇ ਜੇ ਰਾਤਾ ਉਹਨੇ ਨੂੰ ਵਿਗੜ ਲੈਣਗੇ ਸਮੈਲਣ ਵਾਲੇ ਉਲਟੀ ਆ ਜੂ ਪੀਣਾ ਦੇ ਪਾਸੇ ਦੇ ਸਤਿਗੁਰ ਭੇਟਾ ਮੁਖ ਦੁਆਰ ਸਤਿਗੁਰ ਦੇ ਤਾਂ ਭੇਟਣ ਨਾਲ ਮੁਖ ਦੁਆਰਾ ਮਿਲ ਜਾਂਦਾ ਹੈ ਪੇਟਣਾ ਹੁੰਦਾ ਛੋ ਸਤਗੁਰ ਨੂੰ ਜੇ ਟੱਚ ਕਰ ਲਈਏ ਛੂ ਲਈਏ ਮੁਕਦਵਾਰ ਮਿਲ ਜਾਂਦਾ ਜਿਹੜੇ ਲੋਕਾਂ ਨੇ ਪ੍ਰਚਾਰ ਕੀਤਾ ਕਿ ਗੁਰੂ ਜਿਹੜਾ ਜੇ ਦਰਸ਼ਨ ਕਰਨਾ ਪਰਮੇਸ਼ਰ ਦੇ ਕਰ ਲੋ ਫਿਰ ਮੁਕਦਵਾਰਾ ਕਿਉਂ ਨਹੀਂ ਮਿਲਿਆ ਉਹਨਾਂ ਨੂੰ ਦੂਰੋਂ ਕਾਹਦੇ ਕਹਿੰਦੇ ਉਹ ਕਹਿੰਦੇ ਜੱਫੀ ਪਾ ਲੋ ਇਹਨੂੰ ਮੁਕਦਵਾਰਾ ਮਿਲ ਜੂ ਕਿਸੇ ਗ੍ਰੰਥੀ ਨੂੰ ਮਿਲਿਆ ਹੋਇਆ ਹੈ ਫਿਰ ਕਾਹਦੇ ਨਹੀਂ ਮਿਲਿਆ ਜਾਂ ਤਾਂ ਗੁਰਬਾਣੀ ਝੂਠੀ ਹੈ ਜਾਂ ਤੁਸੀਂ ਝੂਠੇ ਹੋ ਹੁਣ ਦੱਸੋ ਝੂਠਾ ਹੈ ਕੌਣ ਇੱਕ ਝੂਠਾ ਗੁਰਬਾਣੀ ਕਹਿੰਦੀ ਹੈ ਸਤਗੁਰ ਭੇਟੇ ਮੁਕਤ ਦਵਾਰ ਜੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕੇ ਮੁਕਤ ਦਵਾਰ ਦੇ ਸਕਦੇ ਹੋ ਫਿਰ ਤੁਸੀਂ ਸੱਚੇ ਵਰਨਾ ਤੁਸੀਂ ਝੂਠੇ ਗੁਰਬਾਣੀ ਨਹੀਂ ਝੂਠੀ ਗੁਰਬਾਣੀ ਨੂੰ ਝੂਠੀ ਇਹਨਾਂ ਨੇ ਤੁਸੀਂ ਵੀ ਨਹੀਂ ਮੰਨੋ ਗੁਰਬਾਣੀ ਨੂੰ ਝੂਠੀ ਇਹਨਾਂ ਨੇ ਵੀ ਨਹੀਂ ਮੰਨੋ ਜੋ ਲਿਖਿਆ ਹੋਇਆ ਉਹਦੇ ਤੇ ਫੈਸਲਾ ਹੋਊਗਾ ਕਿ ਕੌਣ ਝੂਠਾ ਹੁਣ ਗੁਰੂ ਕਮਲੇ ਸੀਗੇ ਜਿਨ੍ਹਾਂ ਨੇ ਪੋਥੀ ਸਾਫ ਲਿਖਿਆ ਤੁਸੀਂ ਸਿਆਣੇ ਸੀ ਗੁਰੂਆਂ ਨੂੰ ਕਮਲੇ ਕਰਤਾ ਇਹਨਾਂ ਨੇ ਉਹ ਤਾਂ ਕਮਲੇ ਸੀਗੇ ਦੁਨੀਆ ਬੋਰਾ ਕਹਿੰਦੀ ਹੋ ਸੀ ਤਤਨ ਜੀਨਾ ਮਨਮੁਖ ਜਲ ਜਾਏ ਜਿਹੜਾ ਤਤ ਵਸਤੂ ਨੂੰ ਚੀਜ਼ ਖੋਜਦਾ ਨਹੀਂ ਉਹ ਮਨਮੁਖ ਹੈ ਜਲ ਜਾਂਦਾ ਹੈ ਇਹਨਾਂ ਦੀ ਬੁੱਧੀ ਜਲ ਕੇ ਕਾਲੀ ਹੋ ਗਈ ਮਨ ਜਲ ਕੇ ਕਾਲਾ ਹੋਇਆ ਹੋਇਆ ਕਾਲਾ ਹੋਇਆ ਸਿਆਹ ਹੋ ਤ੍ਰਿਸ਼ਨਾ ਦੀ ਅੱਗ 'ਚ ਜਲੇ ਹੋਏ ਨੇ ਸਾਰੇ ਸਾਰਿਆਂ ਦੀ ਬੁੱਧ ਤ੍ਰਿਸ਼ਨਾ 'ਚ ਜਲ ਕੇ ਕਾਲੀ ਹੋਈ ਪਈ ਹੈ ਮਨ ਹਰ ਵਕਤ ਤ੍ਰਿਸ਼ਨਾ ਦੀ ਅੱਗ 'ਚ ਜਲਦੇ ਨੇ ਕਾਲੇ ਨੇ ਸਭ ਦੇ ਮਨਮੁਖ ਜਲ ਜਾਏ ਤਤ ਨਾ ਜੀਨੇ ਮਨ ਤਤ ਨਾ ਜੀਵੇ ਤਾਂ ਜਲਦਾ ਆ ਤਤ ਸੀ ਗੁਰਬਾਣੀ 'ਚ ਖੋਜਿਆ ਨਹੀਂ ਜੀਨੇ ਸਾਰੇ ਜਲ ਗਏ ਸਵਾਹ ਹੋ ਗਏ ਗੁਰਬਾਣੀ ਦਾ ਤਤ ਗਿਆਨ ਨਹੀਂ ਖੋਜਿਆ ਜੇ ਜਿਹੜਾ ਤਤ ਨਹੀਂ ਖੋਜੂਗਾ ਗੁਰਬਾਣੀ 'ਚੋਂ ਤਤ ਨਹੀਂ ਬੁੱਝੂਗਾ ਗੁਰਬਾਣੀ 'ਚੋਂ ਉਹ ਮਨਮੁਖ ਉਹ ਜੜ ਜੂਗੀ ਉਹਦੀ ਬੁੱਧੀ ਉਹਦੀ ਜਲਣੀ ਪੈਣੀ ਹੈ ਸਭੇ ਬੁੱਧੀ ਜਾਲੀਆਂ ਇੱਕ ਰਹਿ ਤਤ ਗਿਆਨ ਤਤ ਗਿਆਨ ਬਚਣਾ ਬਾਕੀ ਸਭ ਕੁਝ ਜਲ ਜਾਣਾ ਜਿੰਨਾ ਗਿਆਨ ਜਿਹੜੇ ਬੜੇ ਬੜੇ ਇੱਥੇ ਬੈਠੇ ਨਾ ਕਥਾਵਾਚਕ ਬੜੀਆਂ ਬੜੀਆਂ ਬਾਹਾਂ ਕੱਢ ਕੇ ਕਰਦੇ ਸਭ ਜਲ ਜਾਣ ਵਾਲੀ ਚੀਜ਼ ਹੈ ਗੁਰਬਾਣੀ ਕਹਿੰਦੀ ਹੈ ਸਾਰਾ ਗਿਆਨ ਜਲ ਜਾਣਾ ਤਤ ਤੋਂ ਬਿਨਾ ਕੁਝ ਨਹੀਂ ਬਚਣਾ ਹੈ ਬੁੱਧੀ ਹਰ ਪ੍ਰਕਾਰ ਦੀ ਬੁੱਧੀ ਜਾਲੀਆਂ ਜਾਲੀ ਜਾਊਗੀ ਜਾਣ ਦਿੱਤੀ ਜਾਂਦੀ ਹੈ ਇੱਕ ਰਹਿ ਤਤ ਗਿਆਨ ਜੋ ਗੁਰਬਾਣੀ ਚੋਂ ਮਿਲਿਆ ਤਤ ਜੋ ਆਤਮ ਗਿਆਨ ਮਿਲਿਆ ਤਤ ਵਸਤੂ ਦਾ ਗਿਆਨ ਮਿਲਿਆ ਆਪਣਾ ਗਿਆਨ ਆਪਣੇ ਬੂਲ ਦਾ ਗਿਆਨ ਤਤ ਗਿਆਨ ਉਹ ਤੋਂ ਸਵਾ ਸਾਰੀ ਬੁੱਧੀ ਜਾਲੀ ਜਾਂਦੀ ਹੈ ਦੁਰਮਤ ਵਿਛੜ ਚੋਟਾ ਹਾਏ ਦੁਰਮਤ ਨਾਲ ਦੁਰਮਤ ਕਰਕੇ ਵਿਛੜੇ ਹੋਏ ਨੇ ਦੁਰਮਤੇ ਹਨ ਗੁਰਬਾਣੀ ਦੀ ਗੱਲ ਜੋ ਕਹੀ ਉਹ ਮੰਨਣੀ ਨਹੀਂ ਉਹ ਭਾਈ ਗੁਰਦਾਸ ਦੀਆਂ 12 ਜਹਾਜ਼ ਮੰਨਣਾ ਝੂਠੀਆਂ ਕਹਾਣੀਆਂ ਮੰਨਣੀਆਂ ਨੇ ਛੇਵੇਂ ਪਾਛਾ ਨੇ ਸੱਤ ਪੁੱਤ ਤੇ ਸੱਚ ਹੈ ਇਹ ਕੋਰਾਂ ਨੇ ਦਿੱਤਾ ਸੀ ਛੇ ਘੋੜੇ ਤੇ ਤੇ ਵੀ ਸੱਚ ਹੈ ਗੁਰਬਾਣੀ ਕਹਿੰਦੀ ਹੈ ਮਾਨੁਕੀ ਤੇ ਇੱਕ ਵਰਸੀ ਸਭ ਜਾਣ ਦੇਵਨ ਕੋਈ ਕੇ ਭਗਵਾਨ ਜੰਮਣ ਵਾਲਾ ਹੁਕਮ ਹੈ ਇਹ ਛੱਡ ਦਿੱਤਾ ਜੰਮਣ ਵਾਲਾ ਹੁਕਮ ਹੈ ਇਹ ਛੱਡ ਦਿੱਤਾ ਦੇਵਨ ਕੋਏ ਕੇ ਭਗਵਾਨ ਜਿਸ ਕੇ ਦੀਏ ਰਹੇਗਾ ਹੈ ਵਰਣ ਤ੍ਰਿਸ਼ਨਾ ਲਾਗੇ ਆਏ ਇਹ ਛੱਡਤਾ ਉਹ ਸੱਚ ਬੋਲ ਲਿਆ ਝੂਠ ਸੀ ਨਾ ਹੋ ਝੂਠਿਆਂ ਨੇ ਝੂਠੇ ਬੰਨਣਾ ਹੁੰਦਾ ਜਦ ਤੱਕ ਲੋਭੀ ਹੈ ਸਿੱਖ ਨਹੀਂ ਬਣ ਸਕਦਾ ਇਸੇ ਕਰਕੇ ਲੋਭੀ ਨੂੰ ਸਭ ਤੋਂ ਬੁਰਾ ਬਣਿਆ ਹੈ ਲੋਭ ਦਾ ਤਿਆਗ ਜੀ ਦੇ ਅੰਦਰ ਹੈ ਜੋ ਸਿੱਖ ਹੋ ਹੀ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਲੋਭੀ ਕਾ ਵਿਸਾ ਨਾ ਕੀਜੇ ਜਦ ਗੁਰੂ ਸਾਹਿਬ ਦਾ ਅਸੀਂ ਨਾਮ ਲੈਂਦੇ ਹਾਂ ਕਹਿੰਦੇ ਹਾਂ ਅਸਲ 'ਚ ਪਰਮੇਸ਼ਰ ਦੀ ਗੱਲ ਕਹਿੰਦੇ ਹਾਂ ਪਰਮੇਸ਼ਰ ਗੁਰੂ ਹੈ ਨਾਨਕ ਦੇਵ ਦਾ ਕਹਾਇਆ ਹੈ ਕਹਿਣ ਵਾਲੇ ਦੀ ਗੱਲ ਨਹੀਂ ਹੁੰਦੀ ਕਹਾਉਣ ਵਾਲੇ ਦੀ ਗੱਲ ਹੈ ਅਸਲ 'ਚ ਕਹਾਇਆ ਉਹ ਤੇ ਆਪਾਂ ਜੇ ਜਵਾਗ ਦੇ ਕੁਝ ਕਹਾ ਦਈਏ ਕੋਈ ਆ ਗਿਆ ਬੰਦਾ ਕੋਈ ਚੀਜ਼ ਮੰਗਣ ਜਾਗ ਨੂੰ ਹੈ ਤਾਂ ਉਹਦੇ ਬਾਪ ਨੇ ਵੀ ਕਹਿ ਰਹੇ ਭਾਈ ਅੱਜ ਤਾਂ ਸਾਨੂੰ ਗੱਡੀ ਚਾਹੀਦੀ ਮੈਂ ਜੀ ਪਾਪਾ ਜੀ ਕਹਿੰਦੇ ਨੇ ਅੱਜ ਤਾਂ ਗੱਡੀ ਚਾਹੀਦੀ ਜਾਗ ਦੀ ਗੱਲ ਤਾਂ ਨਾ ਹੋਈ ਨਾ ਘਰ ਦਾ ਬਾਪੇ ਦੀ ਹੋਈ ਉਹਦੇ ਦੀ ਉਹਦਾ ਨਾ ਦਿੱਤਾ ਮੈਸੇਜ ਦਿੱਤਾ ਨਾਨਕ ਦਾ ਤਾਂ ਮੈਸੇਜ ਨਾਨਕ ਦੇ ਥਰੂ ਆਇਆ ਮੈਸੇਜ ਭਗਤਾਂ ਦੇ ਥਰੂ ਆਇਆ ਹੈ ਗੱਲ ਤਾਂ ਗੁਰੂ ਦੀ ਆਇਆ ਹੈ ਪਰਮੇਸ਼ਰ ਦੀ ਬਾਣੀ ਹੈ ਇਹ ਆਦਮੀ ਦੀ ਕਿਸੇ ਦੀ ਬਾਣੀ ਨਹੀਂ ਉਹ ਤਾਂ ਕਹਿੰਦਾ ਜੋ ਇਹ ਜਿਹੜੇ ਅੱਖਰ ਨੇ ਨਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਅਖਰੀ ਲਿਖਣ ਬੋਲਣ ਵਾਲ ਅੱਖਰਾਂ ਸਿਰ ਸੰਜੋਗ ਬਖਾਂ ਅੱਖਰਾਂ ਦੇ ਜੁਮੇ ਐ ਹੁਣ ਸੰਜੋਗ ਸਾਡੇ ਜੁਮੇ ਅਸੀਂ ਨਹੀਂ ਸੰਜੋਗ ਕਰਾ ਸਕਦੇ ਕਿਸੇ ਦਾ ਵਿਜੋਗ ਹੋਇਆ ਹੋਇਆ ਆਪਣੇ ਮੂਲ ਨਾਲ ਵਿਛੜੇ ਹੋਏ ਨੇ ਸੰਜੋਗ ਅੱਖਰ ਦੱਸਣਗੇ ਬੋਲਣਗੇ ਅੱਖਰ ਬੋਲੇ ਜਾਣਗੇ ਸਮਝ ਲਿਓ ਸੰਜੋਗ ਆਪੇ ਕਰਨਾ ਪਊ ਅੱਖਰਾਂ ਦੇ ਜੁਮੇ ਦੇਖੋ ਅੱਖਰ ਕਿਹਾ ਇਹਨਾਂ ਨੂੰ ਅੱਖਰਾਂ ਜੁਮੇ ਅੱਖਰਾਂ ਸਿਰ ਸੰਜੋਗ ਬਖਾਣ ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜਿਆ ਉਹ ਅੱਖਰ ਕਹਿੰਦੇ ਨਾ ਤੁਸੀਂ ਇਹਨੂੰ ਵਾਲੀ ਕਹੀ ਜਾਂਦੇ ਨਹੀਂ ਦਾ ਹੋਰ ਕੀ ਨੇ ਅੱਖਰਾਂ ਸਿਰ ਸੰਜੋਗ ਬਖਾਣ ਅੱਖਰੀ ਲਿਖਣ ਜਿੱਤ ਤੱਕ ਲਿਖਤਾ ਉਹ ਅੱਖਰ ਉਹ ਜਿਹਨੇ ਨੇ ਅੱਖਾਂ ਦਾ ਵਿਸ਼ਾ ਬੋਲਣ ਬਾਣ ਬੋਲੇ ਤਾਂ ਬਾਣੀ ਬਣੀ ਅੱਖਰਾਂ ਸਿਰ ਸੰਜੋਗ ਬਖਾਣ ਅੱਖਰਾਂ ਦੇ ਸਰ ਸੰਜੋਗ ਦਾ ਬਖਿਆਨ ਸੰਜੋਗ ਦਾ ਜੋ ਬਖਿਆਨ ਅੱਖਰਾਂ ਨੇ ਜੁਮੇ ਆਸੀ ਦਾ ਰਹਿਣਾ ਨਹੀਂ ਕੱਲ ਨੂੰ ਭਾਈ ਅੱਖਰ ਰਹਿਣਗੇ ਜਿਹਨੇ ਇਹ ਲਿਖੇ ਜਿਹਨੇ ਅੱਖਰ ਲਿਖੇ ਨੇ ਚਾਹੇ ਭਾਈ ਗੁਰਦਾਸ ਨੇ ਲਿਖੇ ਨੇ ਚਾਹੇ ਨਾਨਕ ਨੇ ਲਿਖੇ ਨੇ ਚਾਹੇ ਕਬੀਰ ਨੇ ਕਿਸੇ ਨੇ ਵੀ ਲਿਖੇ ਨੇ ਆ ਛਾਪਾ ਉੜ ਕਿਨੇ ਲਿਖੇ ਨਾਨਕ ਨੇ ਲਿਖਿਆ ਕੋਈ ਹੋਰ ਵੀ ਤਾਂ ਲਿਖ ਸਕਦਾ ਨਾ ਕੱਲੇ ਨਾ ਦੇਖ ਸਕਦਾ ਲਿਖੇ ਕਿਸੇ ਹੋਰ ਨੇ ਬੋਲੇ ਕਿਸੇ ਹੋਰ ਨੇ ਬੁਲਾਏ ਕਿਸੇ ਹੋਰ ਨੇ ਲਿਖੇ ਕਿਸੇ ਹੋਰ ਨੇ ਬੋਲ ਬੁਲਾਏ ਕਿਸੇ ਹੋਰ ਨੇ ਬੋਲੇ ਕਿਸੇ ਹੋਰ ਨੇ ਲਿਖੇ ਕਿਸੇ ਹੋਰ ਨੇ ਤੇ ਸਰਨਾਏ ਜਿਹਨੇ ਲਿਖੇ ਨੇ ਉਹਦੇ ਸਿਰ ਕੋਈ ਜ਼ਿੰਮੇਵਾਰੀ ਨਹੀਂ ਕਿਤਾਬ ਲਿਖ ਕੇ ਲਿਖਣ ਵਾਲਾ ਚਲੇਗਾ ਕਿਤਾਬ ਤੁਸੀਂ ਹੋ ਪੜ ਲਓ ਅੱਖਰ ਐਵੇਂ ਗਰਮ ਸਾਹਿਬ ਆ ਹੋਰ ਕਿਤਾਬਾਂ ਵੀ ਤਾਂ ਹੋਣੇ ਜਿਹਨੇ ਇਹ ਲਿਖੇ ਤੇ ਸਰਨਾਏ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸਜੋ ਕਰਨ ਦੀ ਗੁਰੂ ਨਾਨਕ ਅੱਗੇ ਅਰਦਾਸ ਨਾ ਕਰਿਓ ਮਤਲਬ ਇਹ ਹੈ ਸਾਡੇ ਅੱਗੇ ਅਰਦਾਸਾਂ ਕਰੀ ਜਾਂਦੇ ਅਸੀਂ ਉਹੀ ਕਰਦੇ ਹਾਂ ਲਿਖਣ ਵਾਲੇ ਅੱਗੇ ਨਾ ਅਰਦਾਸ ਕਰਿਓ ਵੀ ਤੂੰ ਹੀ ਪਾ ਫੜੇਗਾ ਫਲਾਣਾ ਕਰੇਗਾ ਇਹ ਨਾ ਕਰ ਲਿਓ ਆ ਗੱਲ ਸੀ ਕਹਿਣ ਦਾ ਮਤਲਬ ਮੇਰੇ ਤੇ ਜ਼ਿੰਮੇਵਾਰੀ ਕੋਈ ਨਹੀਂ ਜੇ ਮੇਰੀ ਜ਼ਿੰਮੇਵਾਰੀ ਨਹੀਂ ਉਹ ਪੱਡਾ ਛਡਾਉਂਦਾ ਤੁਸੀਂ ਗੱਲ ਪੈਂਦੇ ਉਹ ਖੇੜਾ ਛਡਾਉਂਦਾ ਤੁਸੀਂ ਗੱਲ ਪੈਂਦੇ ਹੋ ਕਹੇ ਜੇ ਪਾਗਲ ਨੇ ਜਿਹਨੇ ਲਿਖੇ ਤੇ ਸਰਨਾਏ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੇ ਸੁੱਤੇ ਪਹਿਲਾਂ ਫਿਰ ਉਹ ਤਾਂ ਕਹਿੰਦਾ ਮੇਰੀ ਜ਼ਿੰਮੇਵਾਰੀ ਕੋਈ ਜੋ ਕਹਿੰਦਾ ਉਹ ਕਹਿੰਦਾ ਮੈਂ ਤਾਂ ਕਦ ਕਿਹਾ ਸੀ ਮੈਂ ਤਾਂ ਕਿਹਾ ਮੇਰੀ ਜ਼ਿੰਮੇਵਾਰੀ ਕੋਈ ਅੰਨੇ ਤੁਸੀਂ ਰੋਜ਼ ਪਾਠ ਕਰਦੇ ਹੋ ਜਪਜੀ ਸਾਹਿਬ ਦਾ ਇਹ ਜੇ ਫਰਮਾਏ ਤੇ ਮਤਲਬ ਪਾਏ ਮੈਂ ਤਾਂ ਅਖਰ ਉਹਵੇਂ ਪਾਏ ਨੇ ਜਿਵੇਂ ਫਰਮਾਏ ਨੇ ਮੈਨੂੰ ਮੈਂ ਆਪਣੀ ਮਰਜ਼ੀ ਦਾ ਇੱਕ ਅੱਖਰ ਨਹੀਂ ਲਿਖੇ ਤੇ ਜਿਹਨੇ ਫਰਮਾਇਆ ਨੇ ਉਹਨੂੰ ਫੜ ਲਓ ਜਿਹਨੇ ਮੈਨੂੰ ਫਰਮਾਇਆ ਨੇ ਉਹਨੂੰ ਫੜਿਓ ਮੈਨੂੰ ਨਾ ਫੜ ਲਿਓ ਅਸੀਂ ਫੜ ਲਿਆ ਵਿਚਾਲੇ ਵਾਲਾ ਵਿਚਾਲੇ ਵਾਲਾ ਵੀ ਛੱਡ ਕੇ ਅੱਖਰ ਫੜ ਲਏ ਉਹ ਵੀ ਛੱਡਤਾ ਵਿਚਾਲੇ ਵਾਲਾ ਆ ਅੱਖਰ ਫੜ ਲਏ ਅੱਖਰ ਦਾ ਫੜਨਾ ਹੀ ਸੀ ਪਰ ਇਹਨਾਂ ਜੋ ਮੱਖਣ ਕੱਢਣਾ ਸੀ ਗੁਰੂ ਮੰਨ ਕੇ ਪੂਜਾ ਨਹੀਂ ਸੀ ਕਰਨੀ ਮੂਰਤੀ ਪੂਜਾ ਨਹੀਂ ਸੀ ਬਣਾਉਣੀ ਇਹਦੀ ਇਹਦੇ ਅੱਗੇ ਤਨ ਮਨ ਤਨ ਸੌਂਪ ਕੇ ਇਹਦੀ ਖੋਜ ਕਰਨੀ ਸੀ ਆਪਣੀ ਮਰਜ਼ੀ ਛੱਡ ਕੇ ਜੋ ਇਹ ਮਰਜ਼ੀ ਲਿਖੀ ਹੋਈ ਹੈ ਜੋ ਗੱਲ ਲਿਖੀ ਉਹ ਮੰਨਣੀ ਸੀ ਉਹ ਅਸੀਂ ਕੀਤੀ ਨਹੀਂ ਉਹ ਅਸੀਂ ਕਰਨੀ ਵੀ ਹੈ ਨਹੀਂ ਤੇ ਫਿਰ ਰੌਲਾ ਕੇ ਪਾਉਣਾ ਸਿੱਖੀ ਕਿੱਥੋਂ ਲੈਣੀ ਹੈ ਸਿੱਖਾਂ ਨੂੰ ਸਿੱਖੀ ਦਾਨ ਉਹ ਸਿੱਖੀ ਦਾ ਲੋਗ ਲੈ ਨਹੀਂ ਰਹੇ ਸਿੱਧ ਲੈ ਨਹੀਂ ਰਹੇ ਨਾਨਕ ਸਿੱਖੀ ਦੇ ਰਿਹਾ ਹੈ ਦੁਨੀਆ ਦਾ ਸਿੱਖੀ ਲੈਂਦੀ ਨਹੀਂ ਔਰ ਫ੍ਰੀ ਅਮੁੱਲ ਗੁਣ ਅਮੁੱਲ ਵਪਾਰ ਤੁਸੀਂ ਕਹਿੰਦੇ ਸਿੱਖੀ ਦਾਨ ਹੱਦ ਕਰਤੀ ਲੈ ਆਪ ਨਹੀਂ ਰਹੇ ਸੋ ਤਸਕਰ ਜੋ ਨਾਮ ਨਾ ਲੈਵੈ ਬਾਣੀ ਕਹਿੰਦੀ ਹੈ ਜਿਹੜਾ ਨਾਮ ਲੈ ਨਹੀਂ ਰਹੇ ਦੇ ਰਿਹਾ ਗੁਰੂ ਸਾਰੇ ਚੋਰ ਨੇ ਤਸਕਰ ਉਹ ਸਿੱਖੀ ਦਾ ਲੋਕ ਲੈ ਨਹੀਂ ਰਹੇ ਹੈ ਕਹਿੰਦੇ ਦਾਨ ਉਹ ਜੀ ਹੁੰਦੀ ਹੈ ਜਿਹੜਾ ਦਵੇ ਨਾ ਕੋਈ ਇਹ ਤਾਂ ਅਮੁੱਲ ਗੁਣ ਅਮੁੱਲ ਵਪਾਰ ਲੱਗਦਾ ਵੀ ਕੁਝ ਨਹੀਂ ਫ੍ਰੀ ਨਹੀਂ ਕੋਈ ਲੈ ਰਿਹਾ ਸਿੱਖੀ ਨੂੰ ਗੱਲਾਂ ਕਰਦੇ ਨੇ ਕਹਿ ਜੀ ਗੁਰੂ ਕੀ ਕਰਦਾ ਰਹੇ ਨੇ 240 ਸਾਲ ਸਿੱਖਿਆ ਤਾਂ ਤੇ ਲੈ ਲਈ ਕਿਸੇ ਨੇ ਕਿਨਾਂ ਕਿਨਾਂ ਲੈ ਲਈ ਸਭ ਹਰਾਮ ਜਾਦਗੀਆਂ ਨੇ ਮਨ ਹਰਾਮੀ ਹੈ ਮਨ ਹਰਾਮੀ ਹੁਜਤਾ ਢੇਰ ਹੁਜਤਾ ਕਰਦੇ ਨੇ ਸਭ ਹੁਜਤਾ ਸਿੱਖੀ ਕਿਸੇ ਨੇ ਨਹੀਂ ਲੈਣੀ ਇਹਨਾਂ ਜੋ ਸਭ ਹੁਜਤਾ ਹਰਾਮ ਖੋਰੀਆਂ ਮਨ ਹਰਾਮੀ ਨੇ ਹੁਜਤਾ ਨੇ ਬਸ ਦੇਖਾਂ ਕਿੰਨੇ ਲੈ ਲੈਣਗੇ ਜਾਂ ਦੱਸਣ ਵੀ ਅਰਥਾਂ 'ਚ ਫਰਕ ਹੈ ਫਰਕ ਉਹ ਕੱਢ ਲਾਂਗੇ ਫਿਰ ਉਹ ਦੱਸਣ ਵੀ ਕਿੱਥੇ ਕੁ ਫਰਕ ਹੈ ਪਰ ਲੈਣ ਦੇਖਦਾ ਕਿੰਨਾ ਚੱਲਦਾ ਜਿਹੜਾ ਰੌਲਾ ਪਾਉਂਦੇ ਚੁੱਪ ਕਰ ਜਾਣਗੇ ਚੁੱਪ ਕਿਸੇ ਨਾ ਬੋਲਣੇ ਨਹੀਂ ਸਿੱਖੀ ਦੀ ਗੱਲ ਨਹੀਂ ਕਰਦੀ ਉਹਨਾਂ ਚਿਰ ਬੋਲਦੇ ਨੇ ਜਨਾ ਚਿਰ ਪਤਾ ਨਹੀਂ ਗੱਲੇ ਨਹੀਂ ਕਰਨੀ ਇਹਨਾਂ ਨੇ ਸਿੱਖੀ ਦੀ ਗੱਲੇ ਛੱਡ ਜਾਣਗੇ ਕਿ ਨਹੀਂ ਮੰਨਣਾ ਪਊ ਮੰਨੇ ਹੁਕਮ ਸਭੇ ਗੁਣ ਗਿਆਨ ਮੰਨੇ ਹੁਕਮ ਜੇ ਹੁਕਮ ਮੰਨੇ ਸਾਰੇ ਗੁਣ ਪੈਦਾ ਹੋ ਜਾਂਦੇ ਨੇ ਟੋਟਲ ਗਿਆਨ ਆ ਜਾਂਦਾ ਭਾਣਾ ਮੰਨੋ ਹੁਕਮ ਕੀ ਹੈ ਬਾਣੀ ਹੁਕਮ ਹੈ ਜੇ ਗੁਰਬਾਣੀ ਨੂੰ ਮੰਨੇ ਮੈਂ ਕਹਿਆ ਸਭ ਹੁਕਮ ਆਉ ਜੀ ਹੋਇਆ ਨਾ ਅਸੀਂ ਹੁਕਮ ਰੋਜ਼ ਹੀ ਕਹਿੰਦੇ ਬਾਣੀ ਨੂੰ ਹੋਰ ਕੀ ਜੋ ਗੁਰਬਾਣੀ ਕਹਿੰਦੀ ਹੈ ਜੇ ਇਹਨੂੰ ਮੰਨੇ ਇਹ ਹੁਕਮ ਹੈ ਇਹ ਦਰਗਾਹ 'ਚੋਂ ਹੁਕਮ ਹੈ ਮੰਨਣ ਵਾਸਤੇ ਇਹ ਕੋਈ ਬੇਇੱਜ਼ਤੀ ਨਹੀਂ ਕੀਤੀ ਤੁਹਾਨੂੰ ਮੰਨਣ ਨੂੰ ਕਹਿੰਦੇ ਆ ਸ਼ਰਤ ਹੈ ਆ ਐ ਕਰੋਗੇ ਛੁੱਟ ਜਾਓਗੇ ਸ਼ਰਤ ਹੈ ਹੁਕਮ ਹੈ ਕੋਈ ਕਿਸੇ ਨੂੰ ਬੇਇੱਜ਼ਤੀ ਨਹੀਂ ਕੀਤੀ ਗੱਡਾ ਨਹੀਂ ਖੜਾ ਪਰਮੇਸ਼ਰ ਦਾ ਕੋਈ ਉਹਨੂੰ ਕੋਈ ਤਕਲੀਫ ਨਹੀਂ ਤਕਲੀਫ ਸਾਨੂੰ ਹੋਊ ਉਹਨੂੰ ਕਾਹਦੀ ਤਕਲੀਫ ਹੈ ਉਹ ਤਾਂ ਉਹਨਾਂ ਵਾਸਤੇ ਜਿਹੜੇ ਹਾੜੇ ਘੜਦੇ ਨੇ ਸਾਨੂੰ ਰਸਤਾ ਦੇ ਅਸੀਂ ਆਈਏ ਉਹਨਾਂ ਵਾਸਤੇ ਬਾਣੀ ਹੈ ਦੋਹਾਂ ਵਾਸਤੇ ਕੋਈ ਨਹੀਂ ਹੈ ਕੋਈ ਬੰਦਾ ਨਹੀਂ ਕਰਦਾ ਵੀ ਤੂੰ ਸਿੱਖ ਬਣ ਜਾ ਜਿਹਨੂੰ ਲੋੜ ਹੈ ਬੜੂਗਾ ਹੈ ਨਹੀਂ ਲੋੜ ਨਾ ਬੜੇ ਭਾਗ ਸਾਗਰ ਜੋ ਡਿਗਿਆ ਹੋਇਆ ਹੈ ਤਾਂ ਅਗਰ ਸਾਗਰ ਜੋ ਛੱਡਦਾ ਹੈ ਕਿਹਨੂੰ ਕੀ ਲੋੜ ਹੈ ਕੱਢਣ ਦੀ ਜੋ ਨਿਕਲਣ ਦੀ ਪਰਮੇਸ਼ਰ ਨੂੰ ਕੀ ਲੋੜ ਹੈ ਕੱਢਣ ਦੀ ਨਿਕਲਣਾ ਨਹੀਂ ਚਾਹੁੰਦਾ ਜਿਹੜਾ ਪੜਨਾ ਨਹੀਂ ਚਾਹੁੰਦਾ ਉਹਨੂੰ ਕੌਣ ਪੜਾ ਦੂ ਕੀ ਲੋੜਾ ਹੈ ਕਿਸੇ ਨੂੰ ਬੰਦੇ ਹੁਕਮ ਸਭੇ ਗੁਣ ਗਿਆਨ ਸਭੇ ਗੁਣ ਪੈਦਾ ਹੋ ਜਾਂਦੇ ਨੇ ਔਗਣ ਕੋ ਨਹੀਂ ਰਹਿੰਦਾ ਟੋਟਲ ਗੁਣ ਹੋ ਜਾਂਦੇ ਟੋਟਲ ਕਿਹੜੇ ਨੇ ਉਹੀ 8 ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਾਹਿਬ ਇਹਦੇ ਵਿੱਚ ਹੀ ਆ ਗਏ ਬਾਕੀ ਸਾਰੇ ਨਾਨਕ ਦਰਗ ਹੈ ਪਾਵੇ ਮਾਨ ਇਹ ਦਰਖਤ ਹੈ ਚਾਰ ਜੜਾਂ ਨੇ ਚਾਰ ਟਾਣੇ ਨੇ ਚਾਰ ਜੜਾਂ ਪਹਿਲਾਂ ਹੀ ਇੱਕ ਜਿਹੜੀ ਮੂਲ ਹੁੰਦਾ ਨਾ ਉਹਦੀ ਜੜਾਂ ਚਾਰ ਪਾਸੇ ਹੁੰਦੀ ਕਿਸੇ ਵੀ ਦਰਖਤ ਦਾ ਮੂਲ ਉਹ ਤਾਂ ਚਾਰ ਜੜਾਂ ਚਾਰੇ ਪਾਸੇ ਜ਼ਰੂਰ ਹੁੰਦੀਆਂ ਜਿੱਧਰੋਂ ਵੀ ਹਵਾ ਆ ਜਾ ਉਧਰੋਂ ਹਵਾ ਵਾਸਤੇ ਜੜ ਹੁੰਦੀ ਹੈ ਬੜੀ ਚਾਹ ਪਾਵੇਂ ਉਹਦੀ ਹੀ ਸਿੱਧੀ ਜਾਂਦੀ ਹੁੰਦੀ ਹੈ ਨਹੀਂ ਵੀ ਜਾਂਦੀ ਕਈ ਦਰਖਤਾਂ ਦੀ ਵੀ ਪਿੱਪਲ ਆਉਂਦੀ ਨਹੀਂ ਜਾਂਦੀ ਚਾਰੇ ਜਣਾ ਦੇ ਮੂਲ ਦੀਆਂ ਕਾਇਮ ਨੇ ਪਹਿਲਾਂ ਚਿੱਤ ਦੀ ਕਿਹਾ ਸੀ ਨਾ ਪਹਿਲਾਂ ਵਿਚਾਰ ਚਾਰ ਗੁਣ ਕਾਇਮ ਨੇ ਜਿਹੜਾ ਇਹਦਾ ਮੂਲ ਆ ਤੇ ਚਾਰੇ ਜੜਾ ਕਾਇਮ ਨੇ ਬਸ ਇਹਨੇ ਉੱਤੇ ਲੱਗਣਾ ਇਹਦੇ ਜੋ ਆ ਕੇ ਥੋੜੇ ਲੱਗਣੇ ਉੱਤੇ ਲੱਗਿਆ ਚਾਰ ਟਾਣੇ ਫੁੱਟੇ ਹੋਣਾ ਨੇ ਇਹ ਟਾਣੇ ਤੇ ਨਿਰਵੈਰਤਾ ਦਾ ਫੁੱਟਣਾ ਟਾਣਾ ਕਿੰਨੇ ਭੈਤਾ ਦਾ ਫਟਣਾ ਜਾਣ ਇੱਕ ਅਕਾਲ ਪੂਰਤ ਪਹਿਲਾਂ ਹੀ ਹੈ ਜਿੱਥੇ ਡਰ ਲੱਗਿਆ ਹੈ ਨੈਗੇਟਿਵ ਲੱਗਿਆ ਹੈ ਉਹ ਹੁਣ ਨਿਰਵੈਰ ਨਿਰਪਉ ਅਜੂਦੀ ਦਾ ਲੱਗਣਾ ਅਜੂਦ ਛੱਡ ਦੇਣੀ ਅਜੂਦ ਛੁੱਟ ਜਾਣੀ ਹੈ ਕਹਾਂ ਦੀ ਜੂਦ ਕੋਈ ਇਹ ਚਾਰ ਟਾਣੇ ਫੁੱਟਣੇ ਨੇ ਚਾਰ ਟਾਣੇ ਨਾ ਫਿਰ ਛੋਟੇ ਟਾਣੇ ਫਿਰ ਉਦੋਂ ਛੋਟੇ ਟਾਣੀਆਂ ਫਿਰ ਪੱਤੇ ਫਲ ਫਿਰ ਅਸਾਰੇ ਬਾਕੀ ਗੁਣ ਸਾਰੇ ਹੀ ਆ ਗਏ ਉੱਤੇ ਮੇਰੇ ਟਾਣਿਆਂ ਦੇ ਉੱਤੇ ਫਿਰ ਉਹਨਾਂ ਦੀ ਬਦਲਤ ਟਾਣਿਆਂ ਦਾ ਹੋ ਜਾਣਾ ਛੋਟੀਆਂ ਟਾਣੀਆਂ ਉਦੋਂ ਛੋਟੀਆਂ ਟਾਣੀਆਂ ਉਦੋਂ ਛੋਟੀਆਂ ਟਾਣੀਆਂ ਪੱਤੇ ਫਲ ਫੁੱਲ ਫਿਰ ਉਹ ਦਰਖਤ ਦੀ ਬਹੁਤੀ ਛਾਂ ਪਤਰਾਲੀ ਸੱਤਾ ਖੀਵੀ ਦੇਖ ਜਨ ਖੀਵੀ ਲਫ਼ਜ਼ ਕਹਤੇ ਹੈ ਕਹਿੰਦੇ ਗੁਰੂ ਅੰਦਰ ਦੇ ਘਰ ਵਾਲੇ ਦਾ ਨਾਮ ਖੀਵੀ ਸੀ ਖੀਵੀ ਸੀ ਇਹਨਾਂ ਦਾ ਸਰ ਖੀਵਾ ਵੀ ਲਫ਼ਜ਼ ਆਇਆ ਹੋਇਆ ਖੀਵਾ ਆਇਆ ਹੈ ਲਫ਼ਜ਼ ਖੀਵੇ ਦਾ ਖੀਵੀ ਖੀਵਾ ਕੌਣ ਸੀ ਇਹ ਖੀਵੀ ਤਾਂ ਸੀ ਖੀਵਾ ਕੌਣ ਸੀ ਜਿੱਥੇ ਅੜ ਗਏ ਨਾ ਵੀ ਗੁਰਬਾਣੀ ਦੀ ਸਮਝ ਨਹੀਂ ਉੱਥੇ ਸਾਖੀ ਘੜ ਲਈ ਕਬੀਰ ਦੇ ਘਰ ਵਾਲੇ ਦਾ ਨਾਲ ਹੋਈ ਸੀ 90 ਸਾਲ ਤੋਂ ਬਾਅਦ ਕਬੀਰ ਨੇ ਲਿਖੀ ਹੈ ਗੁਰਬਾਣੀ ਲੋਈ ਤਾਂ ਹੈ ਨਹੀਂ ਸੀ ਜਿਉਂਦੀ ਹੋਈ ਸੀ ਜਦ ਕਬੀਰ ਨੇ ਭਗਤੀ ਲਿਖੀ ਜਦ ਵਿੱਚ ਕੇ ਲਿਖਿਆ ਉਹਨੇ ਪਹਿਲਾਂ ਉਦੋਂ ਲੋਈ ਜਿਉਂਦੀ ਸੀ ਕਬੀਰ ਦੀ 100 ਸਾਲ ਦੀ ਉਮਰ ਲੋਈ ਵਰਗੀ 60 ਸਾਲ ਦੀ ਉਹ 60 ਸਾਲ ਦੀ ਮਰ ਗਈ ਲੋਈ ਲੋਈ ਤਾਂ ਮਰੀ ਨੂੰ 30 ਸਾਲ ਹੋ ਗਏ ਸੀ ਜਦੋਂ ਲੱਗਦਾ ਇਹ ਪੰਕਤੀ ਲੋਈ ਚੱਕ ਕੇ ਸੀ ਕਿਉਂ ਅਕਾਇਤ ਕਵੀ ਸੁਣੋ ਰਹੀ ਲੋਈ ਲਿਖਿਆ ਨਾ ਹੁਣ ਮਤ ਮਾਤਾ ਹੁੰਦੀ ਹੈ ਗੁਰਬਾਣੀ ਚ ਜਦੋਂ ਵਿਵੇਕ ਆਉਂਦਾ ਤਾਂ ਸੁਤ ਮੁਖਲਾਈ ਆਪਣੀ ਮਾਂ ਹੋ ਜਾਂਦੀ ਸੁੱਤ ਮੁਕਲਾਈ ਆਪਣੀ ਮੌਤ ਉਹ ਤਾਂ ਉਹਦੀ ਗੱਲ ਕਰ ਰਿਹਾ ਇਹ ਵਿਚਾਰੇ ਕੀ ਜਾਣੇ ਇਹਨੂੰ ਕੀ ਪਤਾ ਸੁੱਤ ਮੁਕਲਾਈ ਆਪਣੀ ਮੌਤ ਦਾ ਮਤਲਬ ਕੀ ਹੈ ਜਿਹਨੇ ਬੁੱਧ ਪੈਦਾ ਕੀਤੀ ਹੈ ਜਿਹੜੇ ਗਿਆਨ ਦੇ ਬੁੱਧ ਪੈਦਾ ਕੀਤੀ ਹੈ ਉਹ ਹੀ ਗਿਆਨ ਜਦ ਆਪ ਵਿਵੇਕ ਬਣ ਗਿਆ ਫਿਰ ਉਹ ਬੁੱਧੀ ਉਹਦੇ ਅੰਦਰ ਰਹਿ ਜੀ ਵਿਵੇਕ ਦੇ ਅੰਦਰ ਵਿਵੇਕ ਜਿੱਦ ਨੂੰ ਲਿਆਂਦਾ ਜਾਂਦੀ ਹੈ ਚੰਡੀ ਭਾਵੇਂ ਬੁੱਧ ਹੈ ਪਰ ਥੱਲੇ ਛੇਰ ਹੈ ਛੇਰ ਜਿੱਦ ਨੂੰ ਵਰਜੀ ਛੇਰ ਜਾਂਦਾ ਤਾਂ ਉਧਰ ਜਿੱਤ ਜਿੱਤੇ ਤਾਂ ਅਸੀਂ ਹਾਥੀ ਤੇ ਬਹਿ ਗਿਆ ਆਦਮੀ ਘੋੜੇ ਤੇ ਬਹਿ ਗਿਆ ਘੋੜੇ ਦੀ ਮਰਜ਼ੀ ਹੈ ਜਿੱਦ ਮਰਜ਼ੀ ਲੈ ਜਾਵੇ ਘੋੜੇ ਦੀ ਤਾਂ ਲਗਾਮ ਹੈ ਸਾਡੇ ਹੱਥ 'ਚ ਛੇਰ ਦੇ ਲਗਾਮ ਨਹੀਂ ਹੈਗੀ ਉਹਦੇ ਲਗਾਮ ਤੁਸੀਂ ਘੋੜੇ ਦੇ ਨਾਲ ਪਾਓ ਆਪਣੀ ਮਰਜ਼ੀ ਦੇ ਚਲਾ ਕੇ ਦਿਖਾ ਦਿਓ ਸ਼ੇਰ ਤਾਂ ਦਿਖਾਇਆ ਸ਼ੇਰ ਦੇ ਲਗਾਮ ਨਹੀਂ ਹੈ ਘੋੜੇ ਦੇ ਤਾਂ ਲਗਾਮ ਹੁੰਦੀ ਹਾਥੀ ਦੇ ਲਗਾਮ ਨਹੀਂ ਹੁੰਦੀ ਹਾਥੀ ਤੇ ਬਹਿ ਜਾਵੇ ਲੈ ਜਾਵੇ ਫਿਰ ਉਹ ਤਾਂ ਸਿਖਾਏ ਹੋਏ ਹਾਥੀ ਨੇ ਜਿਹੜੇ ਲੈ ਜਾਂਦੇ ਨੇ ਡਰਾਏ ਹੋਏ ਜੰਗਲੀ ਹਾਥੀ ਤੇ ਬਹਿ ਜਾਓ ਫਿਰ ਲੈ ਜਾਊਗਾ ਸ਼ੇਰ ਨੇ ਜਦੋਂ ਜਾਣਾ ਲੈ ਕੇ ਉਧਰ ਜਾਣਾ ਸ਼ੇਰ ਕਰਕੇ ਨਿਰਭੈ ਹੈ ਚੱਟੀ ਦਾ ਡਰ ਨਹੀਂ ਕੇਤਨ ਕੇਤਨ ਸਿੰਧੂ ਹਰ ਫਾੜੇ ਰੁਪਾ ਜਾਣਾ ਕਹਿਣਾ ਇਹ ਤਾਂ ਕਹਿੰਦਾ ਤਾਨੇ ਸ਼ੇਰ ਨਹੀਂ ਪੜਦੇ ਇਹ ਜ਼ਿਆਦਾ ਤਕੜਾ ਸੀ ਸ਼ੇਰ ਪੜ ਦਿੰਦਾ ਸੀ ਸ਼ੇਰ ਆਉਂਦਾ ਤਾਂ ਆਦਮੀ ਦੇਖ ਕੇ ਤਾਂ ਉਹੀ ਹੋ ਜਾਂਦਾ ਉੱਤੇ ਜੇ ਉਹਦੇ ਹੋਰ ਕੁਝ ਬੈਠਾ ਹੋਵੇ ਫਿਰ ਤਾਂ ਅਲੱਗ ਗੱਲ ਹੈ ਜੇ ਸ਼ੇਰ ਦੇ ਉੱਤੇ ਕੋਈ ਬੰਦੂਕ ਲਈ ਬੈਠਾ ਹੋਵੇ ਉਹਨੂੰ ਸ਼ੇਰ ਨੂੰ ਮਾਰੂ ਕੋ ਬੰਦੂਕ ਵਾਲੇ ਨੂੰ ਮਾਰੂ ਪਹਿਲਾਂ ਸ਼ੇਰ ਨੂੰ ਦੇ ਕੇ ਬੰਦੂਕ ਜੀ ਦਾਦਾ ਆ ਜਾਂਦਾ ਤੇ ਉਹਦੇ ਤੇ ਬੰਦੂਕ ਵਾਲਾ ਘੋਰ ਬੈਠਾ ਤੇਰੇ ਨੂੰ ਵਧੀਆ ਹਥਿਆਰ ਵਾਲਾ ਉਧਰੋਂ ਵੀ ਦੂਰੋਂ ਮਾਰ ਕਰਨ ਵਾਲਾ ਉਹਦੇ ਪੂਰੇ ਵਾਕੀ ਦੀ ਚਲਦੀ ਨਾਨਕ ਦਰਗੇ ਪਾਵੇ ਪਿੱਛੇ ਬੁੱਕੀ ਨੂੰ ਮੰਨੇ ਹੁਕਮ ਸਭੇ ਗੁਣ ਗਿਆਨ ਮੰਨੇ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਾਹ ਪਾਵੇ ਮਾ ਨਾਨਕ ਦਰਗਾਹ ਪਾਵੇ ਜਿਹਨੇ ਹੁਕਮ ਮੰਨ ਲਿਆ ਉਹ ਦਰਗਾਹ ਤੇ ਪਾਉਣ ਪਾਉਂਦਾ ਜਿਹੜਾ ਹੁਕਮ ਨਹੀਂ ਮੰਨਦਾ ਉਹ ਤਾਂ ਬਾਗੀ ਹੈ ਦਰਗਾਹ ਚ ਨੂੰ ਮੰਨ ਕਿੱਥੇ ਉਹਦੀ ਤਾਂ ਥਾਣੇ 'ਚ ਇੱਜ਼ਤ ਨਹੀਂ ਇੱਥੇ ਉਹਦੀ ਤਾਂ ਗਲੀ ਮਹੱਲੇ 'ਚ ਇੱਜ਼ਤ ਨਹੀਂ ਜੇ ਜਿੱਤ ਕਰਦੇ ਵੀ ਨੇ ਲੋਕ ਡਰਦੇ ਕਰਦੇ ਨੇ ਉੱਥੇ ਅਜਿਹੇ ਦੇ ਹੁਣ ਬਦਮਾਸ਼ ਆਈ ਬਾਤ ਵੀ ਹੁੰਦੇ ਨੇ ਕਪੱਤਾ ਕਰਕੇ ਲੋਕ ਚੁੱਪ ਕਰ ਜਾਂਦੇ ਨੇ ਅੰਦਰੋਂ ਦਾ ਚੰਗਾ ਨਹੀਂ ਸਮਝਦੇ ਉਹ ਅੰਦਰੋਂ ਨਹੀਂ ਚੰਗਾ ਸਮਝਦੇ ਜਿਵੇਂ ਭਗਤਾਂ ਨੂੰ ਅਸੀਂ ਅੰਦਰੋਂ ਚੰਗਾ ਹਰੇਕ ਆਦਮੀ ਸਮਝਦਾ ਇਵੇਂ ਸਾਖਤਾਂ ਨੂੰ ਅੰਦਰੋਂ ਨਹੀਂ ਚੰਗਾ ਸਮਝਦੇ ਜਿਹੜਾ ਪਾਣਾ ਦਾ ਉਹਦੀ ਦਰਗਾਹ ਹਾਂ ਜਾਲਵਾਂ ਦਾ ਮਾਰਨੀ ਹੈ